ਸ਼ਾਂਤੀ ਨਿਧੀ ਨਵ ਨਿਧੀ ਬੁੱਧ ਗਿਆਨ ਸਰਬ ਤੈ ਸਿਧੀ ਤਕੋ ਖੇਮ ਬਸ ਖੇਮ ਕੱਲਾ ਇਹਦਾ ਹੋਇਆ ਖੇਮ ਖੇਮ ਨੂੰ ਖੇਮ ਜੇ ਤੇ ਤਿਆਗ ਆ ਗਿਆ ਨਾ ਤਿਆਗ ਖੇਮ ਤਿਆਗ ਤੇ ਬਿਨਾ ਧਰਮ ਨਹੀਂ ਹੈ ਇੱਕ ਪਾਸੇ ਕੁਝ ਪ੍ਰਾਪਤ ਹੈ ਇੱਕ ਪਾਸੇ ਤਿਆਗ ਹੈ ਜੇ ਤਿਆਗ ਨਹੀਂ ਤਾਂ ਪ੍ਰਾਪਤੀ ਨਹੀਂ ਹੈ ਥੈਲਾ ਹੀ ਖਾਲੀ ਨਹੀਂ ਕੀਤਾ ਤੁਸੀਂ ਪੌਣਾ ਪ੍ਰਾਪਤੀ ਕਾਜ ਕਰਦੇ ਜਿਹੜੇ ਥੈਲੇ 'ਚ ਕੁਝ ਪੌਣਾ ਸੀ ਉਹਦਾ ਖਾਲੀ ਨਹੀਂ ਕਰਦੇ ਪ੍ਰਾਪਤੀ ਕਿਵੇਂ ਹੋ ਜੂਗੀ ਕੁਛ ਪਾਉਂਗੇ ਕਾਦੇ ਵਿੱਚ ਜੀ ਚੀਜ਼ 'ਚ ਕੁਝ ਪਾਉਣਾ ਭਾਂਡਾ ਹੀ ਖਾਲੀ ਨਹੀਂ ਹੈ ਭਾਂਡਾ ਧੋਤਾ ਨਹੀਂ ਪਹਿਲੇ ਭਾਂਡਾ ਧੋਏ ਵੈਸ ਧੂਪ ਦੇ ਕੋ ਤੋ ਦੁੱਧੇ ਕੋ ਜਾਵੋ ਤੁਸੀਂ ਬਾਜ਼ਾਰ ਤੁਰੇ ਫਿਰਦੇ ਹੋ ਦੁੱਧ ਨੂੰ ਭਾਂਡਾ ਖਾਲੀ ਨਹੀਂ ਧੋਤਾ ਹੋਇਆ ਨਹੀਂ ਇਹ ਜਿਹੜੀ ਖੇਮ ਹੈ ਭਾਂਡਾ ਧੋ ਕੇ ਸਾਫ਼ ਕੀਤਾ ਹੋਇਆ ਧੂਪ ਦਿੱਤੀ ਹੋਈ ਹੈ ਸਮੈਲ ਵੀ ਨਹੀਂ ਵਿੱਚ ਕੋਈ ਹੈਗੀ ਮਾਇਆ ਦੀ ਉਹ ਚ ਖੇਮ ਸ਼ਾਂਤੀ ਸਾਡੇ ਵਾਸਤੇ ਰਿਧੀ ਨਵ ਨਿਧੀ ਖੇਮ ਤਿਆਗ ਨਾਲੇ ਪਹਿਲਾਂ ਸ਼ਾਂਤੀ ਆ ਜਾਂਦੀ ਜੇ ਅੱਗ ਪਾਈ ਹੋਵੇ ਕਿਸੇ ਭਾਂਡੇ 'ਚ ਕੋਲੇ ਦਗਦੇ ਜੇ ਉਹ ਕੋਲੇ ਹੀ ਡੋਲਦੀ ਹੈ ਦਗਦੇ ਤਾਂ ਇੰਨੀ ਉਹ ਨਾਲੇ ਆ ਜਾਣੀ ਹੈ ਭਾਂਡੇ ਨੂੰ ਪਹਿਲਾਂ ਮਾਇਆ ਅਗਨ ਸਭ ਇੱਕੋ ਜਿਹੀ ਅੱਗ ਪਾਈ ਹੋਈ ਸੀ ਹਿਰਦੇ ਵਿੱਚ ਜੇ ਅੱਗ ਵੀ ਡੋਲਦੀ ਅੱਗ ਦੀ ਇੱਛਾ ਹੀ ਖਤਮ ਕਰਦੀ ਹੈ ਸ਼ਾਂਤੀ ਦਾ ਉਹਦੇ ਨਾਲੇ ਆ ਜਾਣੀ ਹੈ ਡੋਲਣ ਵਾਲੇ ਸ਼ਾਂਤੀ ਆ ਜਾਣੀ ਆ ਅੱਗ ਜੋ ਪਾਉਣਾ ਤਾਂ ਮਰਦਾ ਬਾਅਦ ਦੀ ਗੱਲ ਹੈ ਪਰ ਭਾਂਡਾ ਥੋੜਾ ਜਿਹਾ ਗਰਮ ਜ਼ਰੂਰ ਰਹੂਗਾ ਜੋ ਪਹਿਲਾਂ ਗਰਮੀ ਅੰਦਰ ਉਹ ਤਾਂ ਰਹੂਗੀ ਜੋ ਗਰਮ ਹੋਇਆ ਹੋਇਆ ਪਹਿਲਾਂ ਆਲਰੇਡੀ ਉਹ ਤਾਂ ਰਹੂਗਾ ਹੀ ਉਹਨਾਂ ਗਰਮ ਹੋਰ ਗਰਮ ਨਹੀਂ ਹੋ ਰਿਹਾ ਉਹ ਲਗਾਤਾਰ ਖੇਮ ਸ਼ਾਂਤੀ ਰਿਧੀ ਨਵ ਨਿਧੀ ਹੁਣ ਰਿੱਧ ਨਾਮ ਰਿੱਧ ਆ ਗਈ ਗੱਲ ਪੌਣੀ ਕੀ ਹੈ ਰਿੱਧੀ ਨਾਮ ਰਿੱਧ ਰਿੱਧੀ ਸੋਝੀ ਪੌਣੀ ਹੈ ਰਿੱਧੀ ਸੋਝੀ ਨੂੰ ਕਹਿੰਦੇ ਨੇ ਮਾਇਆ ਦਾ ਗਿਆਨ ਹੈ ਸਭ ਰਿੱਧੀ ਹੈ ਸਿੱਧੀ ਸਮਝ ਹੈ ਮਾਇਆ ਦਾ ਗਿਆਨ ਉਹ ਜਿਹੜੀਆਂ ਮਸਾਲਾਂ ਦਿੱਤੀਆਂ ਹੋਈਆਂ ਮਾਇਆ ਤੋਂ ਬਿਨਾਂ ਸਮਝ ਨਹੀਂ ਆਉਂਦੀ ਤੇ ਨਿਰਾਕਾਰੀ ਆਤਮ ਗਿਆਨ ਸੱਚ ਦਾ ਗਿਆਨ ਪਲੱਸ ਝੂਠ ਦਾ ਗਿਆਨ ਝੂਠ ਦੇ ਗਿਆਨ ਦੀ ਉਹ ਤਾਂ ਮਸਾਲਾ ਨਹੀਂ ਮਾਇਆ ਝੂਠ ਦਾ ਗਿਆਨ ਹੈ ਝੂਠ ਦਾ ਗਿਆਨ ਪਲੱਸ ਸੱਚ ਦਾ ਗਿਆਨ ਮਾਇਆ ਦੇ ਵੀ ਦੋ ਚੀਜ਼ਾਂ ਨੇ ਸਰੀਰ ਦੇ ਵਿੱਚ ਸੱਚ ਵੀ ਹੈ ਚੇਤਨਾ ਵੀ ਹੈ ਜੜ ਵੀ ਹੈ ਜੜਾ ਚੇਤਨ ਦਾ ਰਿੱਧ ਨਵਨਿੱਧ ਹੈ ਨਵਨਿੱਧ ਨਵਨਿੱਧ ਕੀ ਹੈ ਨਵਨਿੱਧ ਅੰਮ੍ਰਿਤ ਪ੍ਰਭ ਦਾ ਨਾਮ ਨਾਮ ਨਿਤੀ ਅਮਰਤ ਪ੍ਰਭ ਦਾ ਨਾਮ ਜੋ ਨਾਮ ਹੈ ਜੋ ਸ਼ਬਦ ਤੁਰੋ ਦਰਗਾਹੋਂ ਮਿਲਣਾ ਨਾਮ ਉਹ ਜਿਹੜਾ ਗਿਆਨ ਹੈ ਜਿਹੜਾ ਦੱਸਿਆ ਬਖਿਆਨ ਕਰਕੇ ਉਹ ਨਵਾਂ ਖਜ਼ਾਨਾ ਮਿਲਿਆ ਦਰਗਾਹ ਚੋਂ ਉਹ ਪਹਿਣਾ ਜੇ ਸ਼ਾਂਤ ਜੇ ਪਹਿਲਾਂ ਪਾਂਡਾ ਧੋ ਕੇ ਸਾਫ਼ ਕਰਾਂਗੇ ਉੱਥੇ ਤਾਂ ਪਹਿਣਾ ਜਿੰਨਾ ਜਰ ਪਾਂਡਾ ਧੋ ਕੇ ਸਾਫ਼ ਨਹੀਂ ਕਰਦੇ ਉਹ ਗਿਆਨ ਪਾਉਣਾ ਹੀ ਨਹੀਂ ਉਹਨਾਂ ਨੇ ਕਿਤੇ ਪਰ ਜੇ ਪੈ ਵੀ ਗਿਆ ਥੋੜੀ ਬਹੁਤੀ ਗੱਲ ਤਾਂ ਇੱਕ ਅੱਧੀ ਬੂੰਦ ਉੱਥੇ ਡਿੱਗ ਵੀ ਪਈ ਨਿਰਮਲ ਬੂੰਦ ਆਕਾਸ਼ ਕੀ ਜਾਏ ਪਈ ਪੱਠ ਛਾਰ ਪੱਠੀ ਦੀ ਸਵਾਦ ਤੇ ਉੱਤੇ ਜਾ ਇੱਕ ਬੂੰਦ ਕੀ ਗੱਲ ਨੂੰ ਉੱਥੇ ਗੁਰਬਾਣੀ ਸੁਣਦੇ ਹੀ ਆ ਪੱਠ ਛਾਰ ਆ ਲੋਕਾਂ ਦੇ ਅੰਦਰ ਇੱਕ ਅੱਧੀ ਗੱਲ ਗੁਰਬਾਣੀ ਨਹੀਂ ਸੁਣੀ ਹੋਈ ਕੋਈ ਉਹਦਾ ਅਸਰ ਨਹੀਂ ਹੁੰਦਾ ਕਿ ਕਬੂਤ ਕਰੂ ਉੱਥੇ ਉੱਥੇ ਗੰਨਾ ਬੀਜ ਲੂ ਕਿ ਜੀਰੀ ਲਾ ਲੂ ਇੱਕ ਬੂੰਦ ਜੇ ਭੱਠੀ 'ਚ ਕਬੂਤ ਡਿੱਗ ਵੀ ਜਾਵੇ ਛਾਰ ਸਵਾ ਦੇ ਉੱਤੇ ਭੱਠੀ ਦੀ ਤੇ ਗਰਮ ਗਰਮ ਤੇ ਤੋਰੇ ਜੀਰੀ ਤਾਂ ਲੱਗਣ ਨਹੀਂ ਲੱਗੀ ਉੱਥੇ ਤਾਂ ਕੁਝ ਹੋ ਹੀ ਨਹੀਂ ਸਕਦਾ ਫਿਰ ਜਿੱਜੇ ਨਹੀਂ ਜਾ ਸਕਦਾ ਉਹ ਸਗੋਂ ਮੂੰਹ ਉੱਡ ਜੂਗੀ ਇਹ ਗੱਲ ਕਬੀਰ ਕਹਿ ਰਿਹਾ ਜੇ ਸ਼ਾਂਤੀ ਅੰਦਰ ਹੈ ਉੱਥੇ ਕੁਝ ਪਵੇ ਆ ਕੇ ਉਹ ਹਿਰਦਾ ਭਿੱਜੇ ਤਾਂ ਕੁਝ ਉੱਥੇ ਪੈਦਾ ਹੋ ਤਾਂ ਵੀ ਪਊਗਾ ਧਰਤੀ ਠੰਡੀ ਹੋ ਜੂ ਠੰਡੀ ਹੋਊਗੀ ਤਾਂ ਕਦੇ ਕਾਫੂ ਉੱਗਣ ਲੱਗੂਗਾ ਵਿੱਚ ਉਹਦੇ ਫਿਰ ਜੰਮੂ ਜਿਹੜਾ ਬੀਜ ਵਿੱਚ ਪਿਆ ਹਾਂਜੀ ਖੇਮ ਸ਼ਾਂਤੀ ਰਿੱਧ ਨਾਮ ਨਿੱਧ ਰਿੱਧ ਨਾਮ ਨਿੱਧ ਫਿਰ ਪਾਉਣੀ ਹੈ ਰਿੱਧ ਨਾਮ ਨਿੱਧ ਤਾਂ ਪਾਉਣੀ ਹੈ ਹਿਰਦੇ 'ਚ ਕੱਟ ਕੇ ਸਾਫ਼ ਕਰਕੇ ਰਿੱਧ ਨਮਨਤ ਪਾਓ ਹਾਂ ਬੁੱਧ ਗਿਆਨ ਸਰਬ ਤੇ ਸਿੱਧ ਬੁੱਧ ਗਿਆਨ ਦੇਖੋ ਬੁੱਧ ਔਰ ਗਿਆਨ ਖਾਲਸਾ ਮੇਰੋ ਬੁੱਧ ਔਰ ਗਿਆਨ ਬੁੱਧ ਗਿਆਨ ਆਏ ਗੱਲ ਬੁੱਧ ਔਰ ਗਿਆਨ ਨਾ ਬੁੱਧ ਹੈ ਸਿੱਖਾਂ ਕੋਲ ਨਾ ਗਿਆਨ ਹੈ ਸਿੱਖਾਂ ਕੋਲ ਦੋਏ ਚੀਜ਼ਾਂ ਨੇ ਬੁੱਧ ਔਰ ਗਿਆਨ ਦਾ ਪ੍ਰਚਾਰ ਹੀ ਨਹੀਂ ਹੈ ਕਿਤੇ ਜੇ ਬੁੱਧਾ ਤਾਂ ਕਬੁੱਧ ਹੈ ਨਾ ਹੁਣ ਰਾਜ ਕਰੇਗਾ ਖਾਲਸਾ ਕਬੁੱਧ ਹੈ ਕਬੁੱਧ ਹੈ ਦੂਏ ਪਾਸੇ ਦਾ ਗਿਆਨ ਸਰਵਤੈ ਸਿੱਧ ਬੁੱਧ ਗਿਆਨ ਸਰਵਤੈ ਸਿੱਧ ਜਿਹੜਾ ਬੁੱਧ ਔਰ ਗਿਆਨ ਹੈ ਉਹ ਜੋ ਸਾਰੀਆਂ ਹੀ ਸਿੱਧੀਆਂ ਨੇ ਸਾਰੀ ਦੁਨੀਆ ਦੀ ਸਮਝ ਹੈ ਤਿੰਨ ਲੋਕ ਦਾ ਗਿਆਨ ਹੈ ਸਰਵਤੈ ਸਿੱਧੀ ਸਿੱਧੀ ਦਾ ਮਤਲਬ ਸੋਝੀ ਤਿੰਨ ਲੋਕ ਦੀ ਸੋਝੀ ਹੈ ਉਹ ਗਿਆਨ ਹੈ ਬੁੱਧ ਗਿਆਨ कैसा ਸਰਬ ਤਹ ਸਿੱਧੀ ਸਾਰੀ ਵਰਡ ਦਾ ਤਿੰਨ ਲੋਕ ਦਾ ਵਰਡ ਕੋਲ ਤਾਂ ਗਿਆਨ ਹੀ ਨਹੀਂ ਹੈ ਵਰਡ ਦਾ ਗਿਆਨ ਹੈ ਕੁਝ ਨਹੀਂ ਹੈ ਵਰਲਡ ਦਾ ਗਿਆਨ ਹੈ ਖੋਟਾ ਸਾਰਾ ਹੀ ਤਿੰਨ ਲੋਕ ਦੀ ਬਾਤਾਂ ਕਹੇ ਕਬੀਰ ਕਹਿੰਦਾ ਉਹ ਕਹਿੰਦਾ ਬਾਬਨ ਅਖਰ ਲੋਕ 52 ਅੱਖਰ ਨੇ ਮੇਰੇ ਕੋਲ ਤਿੰਨ ਲੋਕ ਨੇ ਮੇਰੇ ਸਾਹਮਣੇ ਸਭ ਕੁਝ ਨਹੀਂ ਹੀ ਮਾਂ ਹੈ ਇਹਦੇ ਵਿੱਚ ਤਿੰਨੇ ਲੋਕ ਦਾ ਗਿਆਨ ਲਿਖ ਦਿੱਤਾ ਮੈਂ ਓਏ ਹੈ ਸਰਬਤਾ ਸਿੱਧ ਉੱਪਰ ਅਗਲੇ ਨੇ ਕੱਢ ਕੇ ਦਿਖਾਇਆ ਭਾਂਡੇ ਜੋ ਭਾਂਡੇ ਸੀ ਉਹ ਕੱਢ ਕੇ ਦਿਖਾਇਆ ਬਾਹਰ ਪਿਆ ਸਰਬਤਾ ਸਿੱਧ ਔਰ ਕਬੀਰ ਨੂੰ ਕੋਈ ਨਹੀਂ ਸਮਝ ਸਕਦਾ ਸਾਰੇ ਮੰਨਦੇ ਨੇ ਕਬੀਰ ਨਹੀਂ ਪਤਾ ਲੱਗਦਾ 골ਡ ਮੈਡਲਿਸਟ ਵੀ ਨੇ ਇਹਨਾਂ ਦੇ ਸਾਹਿਤ ਵਾਲੇ ਉਹਨਾਂ ਨੇ ਵੀ ਕਹਿੰਦੇ ਵੀ ਕਬੀਰ ਦਾ ਨਹੀਂ ਪਤਾ ਲੱਗਦਾ ਕੀ ਕਹਿੰਦੇ ਸਮਝ ਕਿਸੇ ਨੂੰ ਨਹੀਂ ਆ ਰਹੀ ਜੋ ਸਰਬਤਾ ਸਿੱਧ ਹੈ ਸਾਰੀ ਉਹ ਸਮਝੀ ਤਿੰਨ ਲੋਕ ਦੀ ਗੱਲ ਨਾ ਇਹਨਾਂ ਨੇ ਤਿੰਨ ਲੋਕ ਦਾ ਨਹੀਂ ਪਤਾ ਇਹਨਾਂ ਨੂੰ ਤਾਂ ਤਿੰਨ ਲੋਕ ਦਾ ਨਹੀਂ ਪਤਾ ਕੀ ਕੀ ਨਾ ਇਹ ਵੀ ਤਿੰਨ ਲੋਕ ਹੋਰੇ ਬਣਾਈ ਫਿਰਦੇ ਨੇ ਚਾਰ ਪਦਾਰਥ ਹੋਰੇ ਬਣਾਈ ਫਿਰਦੇ ਨੇ ਚਾਰੇ ਜੁਗ ਹੋਰੇ ਸਮਝੀ ਫਿਰਦੇ ਨੇ ਤਾਂ ਸਮਝੀ ਉਲਟ ਫਿਰਦੇ ਨੇ ਸਭ ਕੁਝ ਉਲਟੇ ਸਾਰਾ ਠੀਕ ਹੈ ਇਹਦਾ ਰਾਹ ਹੈ ਉਹ ਸਿਵਿਆਂ ਦੇ ਪਏ ਹੋਏ ਨੇ ਕਹਿੰਦਾ ਕਬੜੀ ਦੀ ਇੱਕ ਇੱਕ ਰਾਹ ਸਿਵਿਆਂ ਦੇ ਪਏ ਸਿਵਿਆਂ ਦੇ ਪਏ ਹਰ ਸਾਲ ਹਰ ਵਾਰ ਮਰੂ ਤੇ ਜੰਮੂ ਸਿਵਿਆਂ ਦਾ ਰਾਹ ਉਹਨੂੰ ਕਹਿੰਦੇ ਨੇ ਜੰਮਣ ਬੰਸ ਪਿਆ ਹੋਇਆ ਜਿਹੜਾ ਇੱਕ ਤਾਂ ਕਬੜੀ ਦੀ ਇੱਕ ਸਿਵਿਆਂ ਦੇ ਰਾਹ ਪੈ ਗਈ ਸਿਵਿਆਂ ਦੇ ਰਾਹ ਹੀ ਪੈਣਾ ਬੁੱਧੀ ਨੇ ਕਬੁੱਧ ਨੇ ਸਿਵਿਆਂ ਦੇ ਰਾਹ ਪੈਣਾ ਇਹ ਸਿਵਿਆਂ ਦੇ ਰਾਹ ਪਏ ਨੇ ਔਰ ਪਏ ਹੀ ਰਹਿਣਗੇ ਇਹ ਚੰਗੇ ਲੱਗਦੇ ਨੇ ਕਿਉਂ ਉੱਥੇ ਸਾਰੇ ਉੱਥੇ ਹੀ ਗਏ ਨੇ ਦੇ ਸ਼ੀਸ਼ ਸ਼ੂਦ ਉੱਥੇ ਜਾਣਾ ਜਿਨ੍ਹਾਂ ਦੇ ਗੁਣ ਗਾਉਣੇ ਨੇ ਉਹਦੇ ਨਾਲੇ ਜਾਣ ਹਾਂਜੀ ਖੇਮ ਸ਼ਾਂਤੀ ਰਿੱਧ ਨਵ ਨਿੱਧ ਬੁੱਧ ਗਿਆਨ ਸਰਬ ਤੇ ਸਿੱਧ ਜਿੱਥੇ ਖੇਮ ਸ਼ਾਂਤੀ ਰਿੱਧ ਨਵ ਨਿੱਧ ਹੁੰਦੀ ਹੈ ਉੱਥੇ ਸਰਬ ਤੈ ਸਿੱਧ ਹੁੰਦੀ ਹੈ ਬੁੱਧ ਗਿਆਨ ਕੈਸਾ ਹੁੰਦਾ ਕੈਸਾ ਗਿਆਨ ਹੁੰਦਾ ਕੈਸੀ ਬੁੱਧੀ ਹੁੰਦੀ ਹੈ ਜਿਸ ਟੋਟਲ ਤਿੰਨ ਲੋਕ ਦਾ ਗਿਆਨ ਹੋਵੇ ਸਰਬ ਤਹਿਸਨ ਹਾਂਜੀ ਵਿਦਿਆ ਤਪ ਯੋਗ ਪ੍ਰਭ ਧਿਆਨ ਇੱਥੇ ਆ ਕੇ ਵਿਦਿਆ ਵਿਦਿਆ ਤਾਂ ਐਵੇਂ ਨਹੀਂ ਪਕੜਾ ਜਾਂਦੀ ਇੱਥੋਂ ਆ ਕੇ ਡਿਕਸ਼ਨਰੀਆਂ ਸਾਰੀਆਂ ਫੇਲ ਕਰਦੀਆਂ ਨਵੀਂ ਡਿਕਸ਼ਨਰੀ ਬਣੂਗੀ ਇੱਥੇ ਘੜੀਏ ਸ਼ਬਦ ਸੱਚੀ ਤਕਸਾਲ ਸ਼ਬਦਾਂ ਦਾ ਸੰਸ਼ੋਧਨ ਜੋ ਗੜਬੜਾਂ ਕੀਤੀਆਂ ਸਭ ਠੀਕ ਹੋ ਜਾਣਗੀ ਇਹ ਕੌਣ ਹੁੰਦਾ ਗੜਬੜ ਨੂੰ ਖੁਦ ਅਕਲ ਸੀ ਬੇਅਕਲਾਂ ਦੇ ਖਰਾਬ ਕੀਤੇ ਅਕਲ ਵਾਲੇ ਠੀਕ ਕਰ ਲੈਂਦੇ ਉਧਰ ਕੰਮ ਬੇਅਕਲਾਂ ਨੇ ਜੇ ਕਦੋਂ ਕੋਈ ਕੰਮ ਖਰਾਬ ਕਰਤਾ ਅਕਲ ਵਾਲੇ ਨੇ ਠੀਕ ਕਰ ਲੈ ਵਿਦਿਆ ਤਪ ਯੋਗ ਪ੍ਰਭ ਧਿਆਨ ਯੋਗ ਪ੍ਰਭ ਧਿਆਨ ਚਾਰ ਚੀਜ਼ਾਂ ਨੇ ਵਿਦਿਆ ਇਹਨਾਂ ਕੋਲ ਵਿਦਿਆ ਹੈ ਬਾਦੋ ਅਵਿਦਿਆ ਹੈ ਤਕੀਰ ਵਿਵੇਕ ਦੀ ਬੁਲੀ ਚਾਰ ਪਦਾਰਥ ਅਵਿਦਿਆ ਵਾਲੇ ਨੇ ਇਹਨਾਂ ਕੋਲ ਨਿਰਗੁਣ ਸਰਗੁਣ ਅਵਿਦਿਆ ਵਾਲੇ ਨੇ ਇਹਨਾਂ ਕੋਲ ਚਾਰੇ ਜੋਗ ਅਵਿਦਿਆ ਵਾਲੇ ਨੇ ਇਹਨਾਂ ਸਾਰੀ ਗੱਲ ਜਾਪਾ ਵਿਦਿਆ ਵਾਲਾ ਤਾਪਾ ਵਿਦਿਆ ਵਾਲਾ ਸਿਮਰਨ ਵਿਦਿਆ ਵਾਲਾ ਜੋਗ ਵਿਦਿਆ ਵਾਲਾ ਸਭ ਕੁਝੇ ਵਿਦਿਆ ਵਾਲਿਆਂ ਨੇ ਕੋਲ ਤਾਂ ਵਿਦਿਆ ਬਣਾਈ ਸੀ ਪੰਡਤ ਨੇ ਜਾਂ ਬਾਟ ਪਾੜੀ ਸੀ ਸਿਮਰਤ ਸ਼ਾਸਤਰਾਂ ਦੀ ਭਾਸ਼ਾ ਵਿਦਿਆ ਗੁਰਬਾਣੀ ਦੀ ਭਾਸ਼ਾ ਵਿਦਿਆ ਸੋਧੀ ਹੋਈ ਹੈ ਵਿਦਿਆ ਸੋਧ ਹੈ ਸਤਲ ਹੈ ਇੱਥੇ ਆ ਕੇ ਵਿਦਿਆ ਦੀ ਗੱਲ ਹੈ ਤਪ ਯੋਗ ਪ੍ਰਭ ਧਿਆਨ ਵਿਦਿਆ ਵਿਦਿਆ ਤਪ ਯੋਗ ਪ੍ਰਭ ਧਿਆਨ ਪ੍ਰਭ ਧਿਆਨ ਤਾਂ ਜਾ ਕੇ ਕਿਤੇ ਧਿਆਨ ਵਿਦਿਆ ਸਹੀ ਹੋਵੇ ਤਬ ਸਹੀ ਹੋਵੇ ਯੋਗ ਸਹੀ ਹੋਵੇ ਜੁੜਿਆ ਸਹੀ ਹੋਵੇ ਤਾਂ ਜਾ ਕੇ ਪ੍ਰਭ ਨਾਲ ਜੁੜ ਕੇ ਤਾਂ ਉਹਦੇ ਧਿਆਨ ਧਿਆਨ ਜੁੜਦਾ ਗਿਆਨ ਸ੍ਰੇਸ਼ਟ ਉਤਮ ਇਸਮਾਨ ਫੇਰ ਸ੍ਰੇਸ਼ਟ ਗਿਆਨ ਉੱਥੋਂ ਪੈਦਾ ਹੋਊਗਾ ਸ੍ਰੇਸ਼ਟ ਗਿਆਨ ਇਹਨਾਂ ਕੋਲ ਆਉਣਾ ਕਿੱਥੋਂ ਸੀ ਉਤਮ ਇਸਮਾਨ ਉਹ ਸ੍ਰੇਸ਼ ਗਿਆਨ ਵਿੱਚ ਮਨ ਧੋਤਾ ਜਾਵੇ ਤਾਂ ਉਹ ਇਸ਼ਨਾਨ ਸਫਲ ਹੈ ਸ੍ਰੇਸ਼ ਇਸ਼ਨਾਨ ਹੈ ਸਭ ਤੋਂ ਸ੍ਰੇਸ਼ ਇਸ਼ਨਾਨ ਹੈ ਉਹ ਗਿਆਨ ਦੇ ਵਿੱਚ ਇਸ਼ਨਾਨ ਹੁੰਦਾ ਇਹ ਪਾਣੀ 'ਚ ਇਸ਼ਨਾਨ ਕਰਨ ਲੱਗੇ ਕੇ ਮਾਰਨ ਲੱਗੇ ਆ ਹੁੰਦਾ ਇਸ਼ਨਾਨ ਦਾ ਆਹ ਲਿਖਿਆ ਹੋਇਆ ਵਿਦਿਆ ਆਪ ਯੋਗ ਪ੍ਰਭ ਧਿਆਨ ਧਿਆਨ ਤਾਂ ਇੱਥੇ ਹੋਵੇ ਗਿਆਨ ਸਰੇਸ ਹੋਵੇ ਉਹਦੇ ਚ ਉੱਤਮ ਇਸ਼ਨਾਨ ਹੁੰਦਾ ਇਸ਼ਨਾਨ ਇਹ ਹੁੰਦਾ ਇਹ ਪਿੰਡਾ ਤੋਂ ਉਹਨੂੰ ਇਸ਼ਨਾਨ ਕਰਨ ਲੱਗੇ ਵਿਦਿਆ ਹੋ ਗਈ ਜੋ ਪਿੰਡਾ ਉਹਨਾਂ ਕਿਹਾ ਸੀ ਇਹਨੂੰ ਉਹਨੂੰ ਇਸ਼ਨਾਨ ਕਰਨ ਲੱਗੇ ਕਿਉਂ ਕਹਿਣ ਲੱਗੇ ਬਲੈਕ ਮੇਲਰ ਸੀ ਤਾਂ ਕਹਿਣ ਲੱਗੇ ਵੀ ਇਹ ਇਸ਼ਨਾਨ ਨਹੀਂ ਕਰਨ ਦੇਣਾ ਇਹਨੂੰ ਇਸ਼ਨਾਨ ਡਿਕਲੇਅਰ ਕਰ ਦੋ ਅੰਮ੍ਰਿਤ ਇਹ ਅੰਮ੍ਰਿਤ ਦਾ ਇਸ਼ਨਾਨ ਹੈ ਜਿਹੜਾ ਅਸੀਂ ਹੁਣ ਕਿਹਾ ਇਹ ਅੰਮ੍ਰਿਤ ਸਰੋਵਰ ਦਾ ਇਸ਼ਨਾਨ ਹੈ ਅੰਮ੍ਰਿਤ ਸਰੋਵਰ ਬਾਹਰ ਬਣਾ ਲਓ ਪਾਣੀ ਦਾ ਪੋਲੂਟਡ ਤਾਂ ਪਹਿਲਾਂ ਵੀ ਸੀ ਹੁਣ ਲੋਕਾਂ ਨੇ ਰੋਲਾ ਪਾਤਾ ਹੁਣ ਇਹਨਾਂ ਨੇ ਸਾਫ ਸਫਾਈ ਦਾ ਵੀ ਲਾ ਲਿਆ ਇਹਨਾਂ ਦੇ ਅੰਮ੍ਰਿਤ ਨੂੰ ਦਾ ਪੋਲੂਟਡ ਪੋਲੂਸ਼ਨ ਦੂਰ ਕਰਨੀ ਪੈਂਦੀ ਹੈ ਇਹਨਾਂ ਦੇ ਇਸ਼ਨਾਨ ਨੂੰ ਕੁਝ ਵੀ ਛੁਪਿਆ ਨਹੀਂ ਰਿਹਾ ਸਭ ਕੁਝ ਨੰਗਾ ਹੋ ਗਿਆ ਝੂਠ ਦਾ ਸਾਰਾ ਹੀ ਕੁਝ ਰੰਗਾ ਹੋ ਗਿਆ ਸਾਰਾ ਹੀ ਫਰਾਡ ਜਾਰ ਹੋ ਗਿਆ ਬੋਲਣ ਜੋਗੇ ਹੀ ਨਹੀਂ ਰਹੇ ਵਿਚਾਰੇ ਬੋਲਦੇ ਕੀ ਝੂਠ ਨਾ ਕੀ ਬੋਲਣਾ ਹੁੰਦਾ ਤੇ ਫਰੇਬ ਨੇ ਫਰੇਬ ਜਾਂ ਨੰਗਾ ਹੋ ਜਵੇ ਕੀ ਕਰਨਾ ਹੁੰਦਾ ਚੁੱਪ ਤੋਂ ਸਵਾ ਕੀ ਕਰ ਸਕਦੇ ਨੇ ਚੁੱਪ ਕਰ ਹਾਂਜੀ ਚਾਰ ਪਦਾਰਥ ਕਬਰ ਪ੍ਰਗਾਸ ਚਾਰ ਪਦਾਰਥ ਇੱਥੇ ਆ ਕੇ ਚਾਰ ਪਦਾਰਥ ਨੇ ਹੁਣ ਚਾਰ ਪਦਾਰਥ ਜੇ ਕੋ ਕਹਿੰਦੇ ਨੇ ਦਿੱਤਾ ਤਾਂ ਹੈ ਨਹੀਂ ਸਾਰੀ ਬਾਣੀ ਚਾਰ ਪਦਾਰਥਾਂ ਦੀ ਮੰਗਦੇ ਸੀ ਤੇ ਦਿੱਤੇ ਕਿਵੇਂ ਮਿਲਣਗੇ ਕਿਵੇਂ ਆ ਚਾਰ ਪਦਾਰਥ ਨੇ ਇੱਥੇ ਆ ਪੂਰੇ ਹੁੰਦੇ ਨੇ ਚਾਰ ਪਦਾਰਥ ਕਮਲ ਪ੍ਰਗਾਸ ਕਿਵੇਂ ਪਤਾ ਲੱਗੂ ਚਾਰ ਪਦਾਰਥ ਨੇ ਕਮਲ ਪ੍ਰਗਾਸ ਮਨ ਪਰ ਮਨ ਦੇ ਵਿੱਚ ਰੋਸ਼ ਖੇੜਾ ਹੋ ਜੂ ਖੇੜਾ ਬੋਲ ਮਨ ਖੜਿਆ ਹੋਇਆ ਹੋਊ ਸਰਬਤੈ ਸਿੱਧੇ ਹੋਊ ਸਭੇ ਇੱਛਾ ਪੂਰੀਆਂ ਹੋਣਗੀਆਂ ਜਾਂ ਪਾਇਆ ਗਮਾ ਪਾਰਾ ਇਥੋਂ ਪਤਾ ਲੱਗੂ ਚਾਰ ਪਦਾਰਥ ਕਬਲ ਪ੍ਰਗਾਸ ਸਭ ਕੇ ਮਦ ਜੇ ਮਨ ਖੜਿਆ ਹੋਇਆ ਖੇੜੇ ਚ ਰਹਿੰਦਾ ਤਾਂ ਚਾਰ ਪਦਾਰਥ ਨੇ ਸਭ ਕੇ ਮਦ ਸਭ ਕੇ ਮਦ ਸਗਰ ਤੇ ਉਦਾਸ ਸਭ ਕੇ ਵੱਧ ਸਭ ਕੁਛ ਵਾਲੇ ਵਾਲੇ ਹੈ ਘੋੜੇ ਵਾਲੇ ਵਾਲੇ ਨੇ ਖਜ਼ਾਨਾ ਵਾਲੇ ਵਾਲੇ ਹੈ ਸਿੱਖ ਸੰਗਤ ਸੇਵਕ ਉਗਰੇ ਵਾਲੇ ਵਾਲੇ ਹੈ ਫੌਜ ਵਾਲੇ ਵਾਲੇ ਹੈ ਹਥਿਆਰ ਬਹੁਤ ਨੇ ਰਾਸਾਜ ਪੂਰਾ ਕਿਸੇ ਨਾਲ ਨਹੀਂ ਜੁੜਿਆ ਹੋਇਆ ਸਭ ਤੇ ਉਦਾਸ ਸਭ ਤੇ ਉਦਾਸ ਸਾਰਾ ਕੁਝ ਹੁੰਦਾ ਹੋਇਆ ਵੀ ਸਗਲ ਤੇ ਉਦਾਸ ਵਰਣਮਾ ਸੇ ਸਦਨ ਸਾਡਾ ਸਭਾ ਸਾਰੇ ਸਦਾ ਨੂੰ ਹੀ ਬਣ ਬਣਿਆ ਹੋਇਆ ਸਦਨ ਤੇ ਉਦਾਸ ਹੈ ਸਭ ਕੁਝ ਹੁੰਦੇ ਹੋਏ ਵੀ ਇੱਕ ਸਕਿੰਟ ਨੇ ਸਭ ਕੁਝ ਤਿਆਗਤਾ ਤਿਆਗ ਕੇ ਕੀ ਗਿਆ ਦੁੱਧ ਬਿਨ ਰੋਗ ਰਜਾਈਆਂ ਦਾ ਹੋਡਣ ਰਾਗ ਨਿਵਾਸਾਂ ਦੇ ਰਹਿਣਾ ਇਹ ਆੜੇ ਦਾ ਸਾਨੂੰ ਸੱਥਰ ਚੰਗਾ ਪੱਟ ਗੇੜਿਆਂ ਦਾ ਰਹਿਣਾ ਉਹ ਗੇੜਿਆਂ ਦਾ ਰਹਿਣਾ ਦੀ ਸੀ ਚੰਗਾ ਸੱਚ ਨੂੰ ਛੱਡ ਕੇ ਉਹ ਮਾੜੀਆਂ ਬੇਕਾਰ ਸੀ ਸਾਡੇ ਵਾਸਤੇ ਉਹ ਤਾਂ ਉਹ ਸੀ ਜਿਵੇਂ ਪੱਠੀ ਜਾਂਦਾ ਕੋਈ ਉਹ ਨਹੀਂ ਛੱਡਣਾ ਜੇ ਉਦਾਸ ਨਾ ਹੁੰਦਾ ਫਿਰ ਨਹੀਂ ਸੀ ਕਹਿ ਸਕਦਾ ਫਿਰ ਬਾਕੀ ਜਫਰਨਾਮੇ ਜੋ ਬਤਾ ਲੱਗਦਾ ਕੀ ਸੀ ਉਸ ਤੋਂ ਰਾਣੀ ਜੀ ਨੂੰ ਕੀ ਭਾਸ਼ਾ ਦੇ ਵਿੱਚ ਸਮਝਾਇਆ ਤੇ ਪਤਾ ਲੱਗ ਜਾਂਦਾ ਤਾਂ ਦਾ ਪਰ ਰਾਣੀ ਜੀ ਨੂੰ ਚੈਲੰਜ ਕੀਤਾ ਹੋਇਆ ਔਰ ਉਦੋਂ ਕੀਤਾ ਜਾਂ ਕੁਝ ਵੀ ਨਹੀਂ ਕੋਲ ਕਲਬ ਨਹੀਂ ਹੈ ਚੈਲੰਜ ਉਦੋਂ ਕੀਤਾ ਹਾਂਜੀ ਸੁੰਦਰ ਚਤੁਰ ਤਤ ਕਾ ਬੇਟਾ ਸਮਦਰਸ਼ੀ ਏਕ ਦ੍ਰਿਸ਼ਟੇਤਾ ਸੁੰਦਰ ਚਤੁਰ ਤਤ ਕਾ ਬੇਟਾ ਸੁੰਦਰ ਚਤੁਰ ਚਤੁਰਤਾ ਹੈ ਸੁੰਦਰਤਾ ਹੈ ਹਰ ਗੱਲ ਵਿੱਚ ਸੁੰਦਰ ਬਚਨ ਸੱਚ ਸੁੰਦਰੇ ਹੁੰਦਾ ਸੱਚ ਸਰੂਪ ਹੁੰਦਾ ਝੂਠ ਰੂਪ ਹੁੰਦਾ ਸਤ ਨਾਲ ਸਰੂਪ ਲੱਗਿਆ ਹੈ ਝੂਠ ਨਾਲ ਸਰੂਪ ਲੱਗਿਆ ਹੈ ਪਹਿਲੀ ਕਰੂਪ ਕੁਜਾਤ ਕੁਲਖਣੀ ਉਹ ਜਿਹੜੀ ਝੂਠੀ ਮਤ ਸੀ ਕਬੀਰ ਵਾਲੀ ਪਹਿਲੀ ਉਹ ਕਰੂਪ ਕੁਜਾਤ ਕੁਲਖਣੀ ਸੀ ਸਹੁਰੇ ਪਈਏ ਬੁਰੀ ਅਬ ਕੀ ਸੁੰਦਰ ਸਰੂਪ ਸੁਲਖਣੀ ਹੁਣ ਜਿਹੜੀ ਮੇਰੇ ਕੋ ਮਤ ਹੈ ਇਹ ਸਰੂਪ ਹੈ ਇਹ ਸਰੂਪ ਹੈ ਹੁਣ ਸਰੂਪ ਹੋਇਆ ਸੁੰਦਰ ਚਤੁਰ ਤਤ ਕਾ ਬੇਤਾ ਤਤ ਕਾ ਬੇਤਾ ਹੈ ਸਮਦਰਸ਼ੀ ਉਹਦਾ ਜਿਹੜਾ ਅੰਦਰ ਹੈ ਅੰਦਰਲਾ ਸਰੂਪ ਹੈ ਅੰਦਰਲਾ ਜਿਹੜਾ ਸਰੀਰ ਹੈ ਅੰਦਰ ਸਰੀਰ ਮੇਰਾ ਕਾਲੇ ਸਰੀਰ ਉਹ ਸੁੰਦਰ ਹੈ ਉਹ ਚਤੁਰ ਹੈ ਉਹ ਤਤ ਕਾ ਬੇਤਾ ਹੈ ਤਤ ਗਿਆਨ ਜਾਣਦਾ ਹੈ ਤਤ ਵਸਤੂ ਨੂੰ ਸਮਝਦਾ ਹੈ ਆਤਮ ਦਰਸ਼ੀ ਹੈ ਆਤਮ ਗਿਆਨੀ ਹੈ ਆਤਮ ਧਿਆਨੀ ਹੈ ਹਾਂਜੀ ਸਮਦਰਸ਼ੀ ਇੱਕ ਦ੍ਰਿਸ਼ਟੇਤਾ ਸਮਦਰਸ਼ੀ ਹੈ ਇੱਕੋ ਜਿਹਾ ਦੇਖਦਾ ਸਾਰਿਆਂ ਨੂੰ ਸਾਰੀਆਂ ਬੱਤਾਂ ਇੱਕੋ ਜਿਹੀਆਂ ਲੱਗਦੀਆਂ ਨੇ ਉਹਨੂੰ ਇਹ ਨਹੀਂ ਹੈਗਾ ਵੀ ਸਿੱਖਾ ਹੈ ਚੰਗੇ ਨੇ ਮੁਸਲਮਾਨ ਭੈੜੇ ਨੇ ਹਿੰਦੂ ਭੈੜੇ ਨੇ ਸਾਰੇ ਕੋਈ ਨਹੀਂ ਸਮਦਰਸ਼ੀ ਇੱਕ ਦ੍ਰਿਸ਼ਟੇਤਾ ਸਮਦਰਸ਼ੀ ਇੱਕ ਦ੍ਰਿਸ਼ਟੇਤਾ ਕੋ ਦ੍ਰਿਸ਼ਟੀ ਨਾਲ ਸਾਰਿਆਂ ਨੂੰ ਦੇਖਦਾ ਸਾਰਿਆਂ ਦੇ ਆਦਮੀ ਚੰਗੇ ਨੇ ਸਾਰਿਆਂ ਦੇ ਆਦਮੀ ਭੈੜੇ ਨੇ ਸਾਰਿਆਂ ਚੋਂ ਜਿਹਨੇ ਚੰਗੇ ਚੰਗਿਆਂ ਨੂੰ ਚੰਗਾ ਚੰਗਾ ਜਿਹਨਾਂ ਨੇ ਉਪਦੇਸ਼ ਮੰਨ ਲਿਆ ਠੀਕ ਹੈ ਉਹਨੂੰ ਸਾਰਿਆਂ ਵਿੱਚੋਂ ਪਤਾ ਹੈ ਸਾਰਿਆਂ ਦੇ ਚੰਗੇ ਆਦਮੀ ਉਹਨਾਂ ਨੇ ਸਾਰਿਆਂ ਦੇ ਪੜੇ ਹੁੰਦੇ ਚੰਗਿਆਂ ਨਾਲ ਗੱਲ ਮੰਨ ਲੈਣੀ ਹੈ ਉਹਨਾਂ ਦੇ ਚੰਗੇ ਹੋਰ ਚੰਗੇ ਬਣ ਜਾਣਾ ਜਿਹਨਾਂ ਨਹੀਂ ਬਣਨੇ ਉਹਦੀ ਮਰਜ਼ੀ ਸਾਡਾ ਤਾਂ ਕੋਈ ਨੁਕਸਾਨ ਨਹੀਂ ਕਰਦੇ ਜੇ ਜਦੋਂ ਮਿਲ ਗਏ ਸਾਡਾ ਕੀ ਨੁਕਸਾਨ ਕਰਦੇ ਨੇ ਆਪਣਾ ਹੀ ਕਰਦੇ ਜੀ ਲਾਭ ਨਹੀਂ ਲੈਣਗੇ ਨਾ ਲੈਣ ਇਹ ਫਲ ਤਿਸ ਜਨ ਕੈ ਮੁਖ ਭਨੈ ਗੁਰੂ ਨਾਨਕ ਨਾਮ ਬਚਨ ਮਨ ਸੁਣੈ ਇਹ ਫਲ ਤਿਸ ਜਨ ਕੇ ਮੁਖ ਭਨੈ ਇਹ ਫਲ ਤਿਸ ਜਨ ਕੇ ਮੁਖ ਤੇ ਬੋਲਿਆ ਜਾਂਦਾ ਭਲੇ ਬੋਲਣਾ ਹੁੰਦਾ ਗੁਰੂ ਨਾਨਕ ਨਾਮ ਬਚਨ ਮਨ ਸੁਣੈ ਗੁਰੂ ਨਾਨਕ ਕਹਿੰਦਾ ਜਿਨ੍ਹਾਂ ਨੇ ਨਾਮ ਦੇ ਬਚਨ ਸੁਣ ਲਏ ਉਹ ਜਿਹੜਾ ਤੁਰ ਦਰਗਾਹ ਵਾਲਾ ਨਾਮ ਸੁਣਦਾ ਉਹੀ ਇਹ ਗੱਲਾਂ ਬੋਲ ਸਕਦਾ ਬਾਕੀ ਨਹੀਂ ਕੋਈ ਬੋਲ ਸਕਦਾ ਹਰੇਕ ਦੇ ਬੋਲਣ ਦੀ ਇਹ ਗੱਲ ਕਥਨ ਕਰਦੇ ਬਸ ਦੀ ਗੱਲ ਨਹੀਂ ਹੁੰਦੀ ਗੁਰੂ ਨਾਨਕ ਨਾਮ ਬਚਨ ਮਨ ਸੁਣੇ ਬਚਨ ਮਨ ਸੁਣੇ ਪਹਿਲਾਂ ਤਾਂ ਆਹ ਗੁਰਬਾਣੀ ਸੁਣੇ ਫਿਰ ਸਿੱਧਾ ਨਾਮ ਸੁਣੇ ਤਾਂ ਕਿਤੇ ਜਾ ਕੇ ਬੋਲਣ ਦੇ ਕਾਬਲ ਹੁੰਦਾ ਖੇਮ ਸ਼ਾਂਤੀ ਰਿਧ ਲਾਭ ਨਿਧ ਬੁੱਧ ਗਿਆਨ ਸਰਬ ਤੇ ਸਿੱਧ ਖੇਮ ਸ਼ਾਂਤੀ ਰਿੱਧ ਨਵ ਰਿੱਧ ਜਿੱਥੇ ਤਿਆਗ ਹੈ ਅਸਲ ਧਰਮ ਜਿਹੜਾ ਹੈਗਾ ਧਰਮ ਦਾ ਵਿਸ਼ੇ ਤਿਆਗ ਹੈ ਜੇ ਤਿਆਗ ਨਹੀਂ ਤਾਂ ਧਰਮ ਨਹੀਂ ਉਹ ਤਾਂ ਕਬੀਰ ਗਿਆਨ ਨੂੰ ਕਹਿੰਦਾ ਧਰਮ ਜੈ ਗਿਆਨ ਤਾਂ ਗਿਆਨ ਜਿੱਥੇ ਆਉਂਦਾ ਹੈ ਉੱਥੇ ਕੁਝ ਤਿਆਗ ਵੀ ਹੁੰਦਾ ਹੈ ਕਾਹਦਾ ਤਿਆਗ ਹੁੰਦਾ ਉੱਥੇ ਉੱਥੇ ਅਗਿਆਨਤਾ ਦਾ ਤਿਆਗ ਹੁੰਦਾ ਜਿਹੜਾ ਅਗਿਆਨਤਾ ਨਾਲ ਮੁੱਠੀ ਭਰੀ ਬੈਠੇ ਆ ਨਾ ਪਰਕਟ ਗੁਸਤੀ ਨਾਲ ਕੀ ਮਨ ਬੌਰਾ ਰੇ ਲੀਲੀ ਹੱਥ ਪਸਾਰ ਛੁੱਟਣ ਕੋ ਸੰਸਾ ਪਰਿਓ ਨਾਲ ਤਰ ਸਰਕਾਰ ਬਾਹਰ ਇਹ ਉਹ ਗਿਆਨ ਨੇ ਤਿਆਗ ਕਰਾਉਣਾ ਅਗਿਆਨਤਾ ਨਾਲ ਮੁੱਠੀ ਭਰੀ ਹੋਈ ਹੈ ਮੁੱਠੀ ਕੀ ਭਰੀ ਅਗਿਆਨਤਾ ਨਾਲ ਉਹ ਜਿਹੜਾ ਹੱਥ ਜਲਿਆ ਸੀ ਨਾ ਫੁੱਲ ਦੇਖ ਕੇ ਲਾਲ ਫੁੱਲ ਦੇਖ ਰਿਹਾ ਐ ਨਹੀਂ ਪਤਾ ਵੀ ਅੱਗ ਦਾ ਲਾਲ ਅੱਗ ਦਾ ਲਾਲ ਕੀਤਾ ਹੋਇਆ ਫਟ ਦੇ ਕੇ ਫੜ ਲਿਆ ਹੱਥ ਜਲ ਗਿਆ ਹੱਥ ਨਾਲ ਲਾਈ ਕੋ ਸੁਭੜਾ ਜੜ ਜਾਸੀ ਢੋਲ ਅਗਿਆਨਤਾ ਨਾਲ ਫੜਿਆ ਸੀ ਉਹ ਵੀ ਅਗਿਆਨਤਾ ਦਾ ਜਿਹੜਾ ਤਿਆਗ ਹੈ ਉਹ ਗਿਆਨ ਬਣਾਣੀ ਹੁੰਦਾ ਜਿਹੜਾ ਅਸੀਂ ਰੱਸੀ ਨੂੰ ਸੱਪ ਬਣ ਲਿਆ ਹਨੇਰੇ ਚ ਅਗਿਆਨਤਾ ਚ ਉਹ ਬਿਨਾਂ ਲਾਈਟ ਪਈ ਤੇ ਨਹੀਂ ਪਤਾ ਲੱਗਣਾ ਰੱਸੀ ਇਹ ਸੱਪ ਹੈ ਅਈ ਤਾਂ ਸੱਪ ਮੰਨੀ ਬੈਠੇ ਆ ਮਾਇਆ ਨੂੰ ਅਗਣੀ ਮੰਨੀ ਬੈਠਿਆ ਨਾਗਣੀ ਹੈ ਨਹੀਂ ਨਾਗਣੀ ਨਹੀਂ ਹੈ ਮਾਇਆ ਅਸੀਂ ਮੰਨੀ ਹੋਈ ਹੈ ਨਾਗਣੀ ਕਿਹਦੀ ਮੰਨੀ ਹੋਈ ਹੈ ਜਿਨ੍ਹਾਂ ਨੇ ਨਹੀਂ ਛੱਡੀ ਨਹੀਂ ਛੱਡ ਸਕਦੇ ਤੇ ਉਹਨਾਂ ਨੇ ਨਾਗਣੀ ਮੰਨੀ ਹੋਈ ਮਾਇਆ ਕਿਵੇਂ ਖਾ ਗਈ ਕੇ ਵਿਦ ਵਾਦਾ ਸਰਪਣੀ ਖਾਦਾ ਦੁਰਮਤ ਵਾਦਾ ਸਰਪਣੀ ਖਾਦਾ ਉਹ ਤਾਂ ਦੁਰਮਤ ਨੇ ਸਰਪਣੀ ਬਣਾਈ ਹੋਈ ਆ ਦੁਰਮਤ ਨਾਲ ਜਿਹੜਾ ਬਣਿਆ ਹੋਇਆ ਗਿਆਨਤਾ ਨਾਲ ਬਣਿਆ ਹੋਇਆ ਉਹ ਮਾਇਆ ਨਾਲ ਬਣਿਆ ਹੋਇਆ ਤਾਂ ਸਰਪੜੀ ਨੇ ਖਾ ਲਿਆ ਉਹਨਾਂ ਨੱਤੀ ਗਿਆ ਚਿਪੜਿਆ ਹੋਇਆ ਆਪ ਮਾਇਆ ਨੂੰ ਹੈ ਮਾਇਆ ਨਹੀਂ ਚਿੰਬੜ ਸਕਦੀ ਮਾਇਆ ਦਾ ਜੜ ਹੈ ਮਾਇਆ ਜੜ ਹੈ ਨਾ ਮਾਇਆ ਸਾਨੂੰ ਚਿਪੜ ਸਕਦੀ ਹੈ ਨਾ ਸਾਨੂੰ ਤਿਆਗ ਸਕਦੀ ਹੈ ਕੁਝ ਵੀ ਨਹੀਂ ਕਰ ਸਕਦੀ ਮਾਇਆ ਨੂੰ ਅਸੀਂ ਤਿਆਗ ਦਈਏ ਜਾਂ ਅਸੀਂ ਚਿਪੜ ਜੀਏ ਸਾਡੀ ਮਰਜ਼ੀ ਹੈ ਇਹ ਹੈ ਗਿਆਨ ਜਹ ਗਿਆਨ ਤੇਰਾ ਨਾਮ ਹੈ ਅਗਿਆਨਤਾ ਫੈਲਾਉਂਦੇ ਸੀ ਤਾਂ ਕਹੀ ਸੀ ਇਹ ਗੱਲ ਕਬੀਰ ਨੇ ਅਸਲ 'ਚ ਧਰਮ ਦੇ ਨਾਲ ਦੇ ਅਗਿਆਨਤਾ ਫੈਲਾਉਂਦੇ ਸੀ ਕਿਵੇਂ ਛੱਡ ਸਕਦੇ ਸੀ ਮਾਇਆ ਨੂੰ ਲੋਕ ਕਿਵੇਂ ਲੋਭ ਤੋਂ ਦੂਰ ਹੋ ਸਕਦੇ ਸੀ ਕਿਵੇਂ ਬੋਧਾ ਤਿਆਗ ਹੋ ਸਕਦਾ ਸੀ ਕਿ ਗਿਆਨੀ ਜੀ ਤੁਸੀਂ ਕਰਾਉਂਦੇ ਅਸਲ 'ਚ ਉਹਨਾਂ ਲੋਕਾਂ ਨੇ ਮੋਹ ਔਰ ਮਾਇਆ ਛਡਾਉਣੇ ਨਹੀਂ ਸੀ ਬੇਈਮਾਨੀ ਇਹ ਸੀ ਧਰਮ ਦਾ ਵੀ ਰੱਖਣਾ ਸੀ ਧਰਮ ਦੇ ਆਗੂ ਵੀ ਬਣੇ ਰਹਿਣਾ ਸੀ ਔਰ ਧਰਮ ਪੜਨ ਨਹੀਂ ਸੀ ਦੇਣਾ ਧਰਮ ਪੜ੍ਹਨਾ ਨਹੀਂ ਸੀ ਦੇਣਾ ਧਾਰਮਿਕ ਵਰਡ ਨਹੀਂ ਸੀ ਦੇਣਾ ਧਰਮ ਦੇ ਆਗੂ ਬਣ ਕੇ ਧਰਮ ਦੇ ਆਗੂਆਂ ਨੇ ਧਰਮ ਦੀ ਪੜ੍ਹਨ ਦਿੱਤਾ ਲੋਕਾਂ ਨੂੰ ਔਰ ਹੁਣ ਵੀ ਪੜਨ ਨਹੀਂ ਦੇ ਰਹੇ ਲੋਕਾਂ ਨੂੰ ਉਹ ਜਿਹੜੇ ਲੋਕ ਨੇ ਉਹਨਾਂ ਨੂੰ ਧਰਮ ਦੇ ਠੇਕੇਦਾਰ ਲੋਕ ਕਹਿੰਦੇ ਨੇ ਜਿਹੜੇ ਠੇਕਾ ਲੈ ਕੇ ਅੱਗੇ ਬੈਠੇ ਨੇ ਧਰਮ ਦਾ ਔਰ ਧਰਮ ਦੇ ਹੀ ਖਿਲਾਫ ਨੇ ਅਸਲ 'ਚ ਉਹ ਲੋਕਾਂ ਨੂੰ ਪਤਾ ਨਹੀਂ ਆਮ ਪਬਲਿਕ ਨੂੰ ਪਤਾ ਨਹੀਂ ਬਣੇ ਹੋਏ ਧਰਮ ਦੇ ਉੱਪਰ ਉਹਨਾਂ ਲੋਕਾਂ ਨੂੰ ਗੁਰਬਾਣੀ ਚੈਲੰਜ ਕਰਦੀ ਹੈ ਸੱਚ ਉਹਨਾਂ ਨੂੰ ਚੈਲੰਜ ਕਰਦਾ ਝੂਠਿਆਂ ਨੂੰ ਇਸ ਕਰਕੇ ਜਿਹੜਾ ਇਹ ਤਿਆਗ ਹੈ ਤਿਆਗ ਇਹ ਤਾਂ ਪਹਿਲਾ ਸਟੈਪ ਹੈ ਧਰਮ ਮਾਇਆ ਮੋਹ ਦਾ ਤਿਆਗ ਤਿੰਨੇ ਗੁਣਾਂ ਦਾ ਤਿਆਗ ਰਜੋ ਤਮੋ ਸਤੋ ਇਹਨਾਂ ਦਾ ਤਿਆਗ ਕਰਨਾ ਛੱਡਣੇ ਸੀ ਇਹ ਤਾਂ ਜੇ ਛੱਡ ਦਈਏ ਤਿਆਗ ਕਰ ਦਈਏ ਉਹ ਪੰਕਤੀ ਇੱਥੇ ਆਈ ਆ ਕੀ ਜਾ ਕੇ ਹਾਂਜੀ ਖੇਮ ਸ਼ਾਂਤੀ ਰਿੱਧ ਨਾਲ ਨਿਧ ਨਹੀਂ ਸ਼ਾਂਤੀ ਆ ਸਕਦੀ ਤਿਆਗ ਬਿਨਾ ਖੇਮ ਹੁੰਦਾ ਖਮਾ ਕਬੀਰ ਕਹਿੰਦਾ ਜਹ ਖਿਮਾ ਆਪ ਜਿੱਥੇ ਖੇਮ ਹੈ ਉੱਥੇ ਤਾਂ ਆਪੇ ਪ੍ਰਗਟ ਅੰਦਲ ਆਪ ਦੀ ਆਪ ਕੌਣ ਅੰਦਰਲਾ ਅੰਦਰਲੇ ਦੀ ਪ੍ਰਧਾਨਗੀ ਖਿਮਾ ਵਿੱਚ ਹੈ ਜੇ ਮਨ ਚੌਧਰ ਤਿਆਗ ਦਿੰਦਾ ਮਨ ਆਪਣੀ ਮਤ ਤਿਆਗ ਦਿੰਦਾ ਮਨ ਆਪਣੀ ਬੈਂ ਤਿਆਗ ਦਿੰਦਾ ਤਾਂ ਜਿਹੜਾ ਚਿੱਤ ਹੈ ਪਿੱਛੇ ਹੈ ਸੁਤ ਮਨ ਹੈ ਉਹਦੀ ਪ੍ਰਧਾਨਗੀ ਰਹਿਰ ਆਪੇ ਆਪ ਮਨ ਮੈਂ ਆਪ ਹੈ ਜਿਹੜਾ ਮਨ ਦੇ ਵਿਚਲਾ ਜਿਹੜਾ ਆਪ ਹੈ ਮਨ ਬਾਹਰਲਾ ਜਿਹੜਾ ਚਪੜਾਸੀ ਹੈ ਨਾ ਉਹੀ ਬਾਹਰੋਂ ਹੁਕਮ ਸੁਣਾਈ ਜਾਂਦਾ ਪਬਲਿਕ ਨੂੰ ਤਰੀਕਾਂ ਦੇ ਜਾਂਦਾ ਜੱਜ ਤੇ ਤਾਂ ਜਾਣਾ ਨਹੀਂ ਦਿੰਦਾ ਜੱਜ ਤੇ ਨਹੀਂ ਜਾਣ ਦਿੰਦਾ ਉਹ ਬਾਹਰੇ ਕੰਮ ਕਰੀ ਜਾਂਦਾ ਆਪਣਾ ਗੇਟ ਦੇ ਬੈਠੇ ਗੇਟ ਤੇ ਬਸ ਜਦੋਂ ਤਿਆਗ ਦਾ ਇਹ ਕੰਮ ਇਹ ਜੋ ਕੰਮ ਕਰ ਲਿਆ ਗੜਬੜ ਕਰ ਰਿਹਾ ਜਾਣ ਬੁੱਝ ਕੇ ਜਦ ਤਿਆਗ ਦਿੰਦਾ ਆਪਣੀ ਚੌਧਰ ਨੂੰ ਆਪਣੀ ਮੈਂ ਨੂੰ ਆਪਣੀ ਇੱਛਾ ਨੂੰ ਫੇਰ ਉਹ ਆਪ ਪ੍ਰਧਾਨ ਦਲਾ ਤੈ ਹਰ ਆਪੇ ਹਰ ਆਪ ਹੈ ਜੈ ਖਿਮਾਤਾ ਜੈ ਖਿਮਾਤਾ ਹਰ ਆਪ ਹਰ ਇੱਥੇ ਸਾਇਲੈਂਟ ਹੈ ਅੰਡਰਸਟੂਡ ਹੈ ਤੇ ਹਰ ਆਪ ਕਹਿਣਾ ਕਿਉਂਕਿ ਉਹ ਕਵਤਾ ਹੈ ਹਰ ਲਿਖਿਆ ਨਹੀਂ ਜਾ ਸਕਦਾ ਸੀ ਸਮਝਣਾ ਹਰ ਆ ਉੱਥੇ ਹਰ ਆਪ ਹਰ ਦੀ ਪ੍ਰਧਾਨਗੀ ਸ਼ੁਰੂ ਹੋ ਜਾਂਦੀ ਹੈ ਖੇਵ ਸ਼ਾਂਤੀ ਜਿੱਥੇ ਹਰ ਦੀ ਪ੍ਰਧਾਨਗੀ ਉੱਥੇ ਸ਼ਾਂਤੀ ਆਪੇ ਤੇ ਸ਼ਾਂਤੀ ਬਰਤੂ ਬਰਤੂ ਖੇਮ ਦੇ ਵਿੱਚ ਖਿਮਾ 'ਚ ਸ਼ਾਂਤੀ ਹੈ ਜੇ ਕੋਈ ਆਦਮੀ ਲੜਾਈ ਹੁੰਦੀ ਹੈ ਗੁੱਸੇ ਨੂੰ ਮਾਰ ਲਵੇ ਸ਼ਾਂਤੀ ਹੈ ਜਿੰਨਾ ਚਿਰ ਦੋਏ ਤਰ੍ਹਾਂ ਗੁੱਸੇ ਨੂੰ ਨਹੀਂ ਮਾਰਦੀਆਂ ਸ਼ਾਂਤੀ ਨਹੀਂ ਹੋ ਸਕਦੀ ਕਿਸੇ ਦਾ ਨੁਕਸਾਨ ਹੋ ਗਿਆ ਜੇ ਉਹ ਖਿਮਾ ਨਹੀਂ ਕਰਦਾ ਬਰਦਾਸ਼ਤ ਨਹੀਂ ਕਰਦਾ ਚਲੋ ਛੱਡੋ ਪਰੇ ਹੋ ਗਿਆ ਨੇ ਕੋਈ ਐਕਸੀਡੈਂਟ ਹੋ ਜਾਂਦਾ ਹੈ ਕੁਝ ਹੋ ਜਾਂਦਾ ਜਿੰਨਾ ਚਿਰ ਮਨ ਨੂੰ ਨਹੀਂ ਸਮਝਾਉਂਦਾ ਯਾਰ ਹੋ ਗਿਆ ਚਲੋ ਉਹ ਨੁਕਸਾਨ ਤਾਂ ਬਾਕੀ ਆਉਣਾ ਨਹੀਂ ਹੈਗਾ ਜੇ ਨਵਾਂ ਨੁਕਸਾਨ ਕਰ ਲਾਂਗੇ ਲੜਕੇ ਉਹ ਤੋਂ ਤਾਂ ਬਚਿਆ ਜਾ ਸਕਦਾ ਇਹ ਵੀ ਹੁਣ ਮਹਿਸੂਸ ਕਰਦਾ ਦੂਆ ਦੋਈ ਤਰਫੀ ਕੋਈ ਗਲਤੀ ਹੋ ਗਈ ਛੱਡ ਦੇਣਾ ਚਾਹੀਦਾ ਉੱਥੇ ਆਪੇ ਸੁਖ ਆਪੇ ਸ਼ਾਂਤੀ ਹੈ ਖੇਮ ਸ਼ਾਂਤੀ ਰਿਦ ਨਾਮ ਰਿਦ ਪਹਿਲੀ ਗੱਲ ਸ਼ਾਂਤੀ ਪਹਿਲੀ ਗੱਲ ਜਿਹੜਾ ਤਪਤ ਕੜਾਹਾ ਪਹਿਲਾਂ ਦਾ ਚਾਰੇ ਨਦੀਆਂ ਆਖਦੀਆਂ ਨੇ ਹੰਸ ਸਹਿਤ ਲੋਭ ਕੋਪ ਚਾਰੇ ਨਦੀਆਂ ਕਮ ਕਮ ਚਾਰ ਨਦੀਆਂ ਅੱਗ ਦੀਆਂ ਇਸ ਗੱਲ ਕਰਕੇ ਬੁੱਝ ਜਾਂਦੀਆਂ ਨੇ ਜੇ ਤਿਆਗ ਹੁੰਦਾ ਹੁਣ ਤਿਆਗ ਦਾ ਫਿਰ ਆਪਣੀ ਮਰਜ਼ੀ ਦੀ ਗੱਲ ਹੈ ਤਿਆਗ ਤਾਂ ਕੋਈ ਕਰਵਾ ਨਹੀਂ ਸਕਦਾ ਤਿਆਗ ਵਾਸਤੇ ਕੋਈ ਕਹਿ ਸਕਦਾ ਸਮਝਾ ਸਕਦਾ ਲੜਦਿਆਂ ਨੂੰ ਵੀ ਭਾਈ ਨਾ ਕਰੋ ਤਿਆਗ ਕਰਵਾ ਤਾਂ ਸਕਦਾ ਮਹਾਭਾਰਤ ਦੀ ਲੜਾਈ 'ਚ ਕ੍ਰਿਸ਼ਨ ਨੇ ਹੱਥ ਖੜੇ ਨਹੀਂ ਕੀਤੇ ਤਿਆਗੇ ਦਰਬਾਰ ਹੈ ਤੁਸੀਂ ਨਾਲ ਲੜੋ ਉਹ ਕਹਿੰਦਾ ਵੀ ਇਹ ਹੁਣ ਹੋਣੀ ਹੈ ਭਾਵੀ ਹੈ ਇਹ ਮੇਰੇ ਵਾਸ ਦੀ ਗੱਲ ਨਹੀਂ ਹੈ ਇਹ ਹੋ ਕੇ ਰਹਿਣ ਵਾਲੀ ਗੱਲ ਹੈ ਤਿਆਗ ਦੀ ਗੱਲ ਹੈ ਤਿਆਗ ਨਹੀਂ ਕੀਤਾ ਤਾਂ ਰਿਜ਼ਲਟ ਵੀ ਸਾਹਮਣੇ ਰਾਮਚੰਦਰ ਵੀ ਕਹਿੰਦਾ ਸੁਨੇਹਾ ਭੇਜਦਾ ਵੀ ਸੀਤਾ ਵਾਪਸ ਕਰਦੇ ਖੂਨ ਸ਼ਰਾਬਾ ਵੱਜੂਗਾ ਰਾਵਣ ਨਹੀਂ ਮੰਨਦਾ ਨਹੀਂ ਮੰਨਦਾ ਤੇ ਫਿਰ ਜੋ ਹੋਇਆ ਸਾਹਮਣੇ ਹੈ ਦੋਏ ਗ੍ਰੰਥਾਂ ਦੇ ਵਿੱਚੋਂ ਲੈ ਕੇ ਅਨੁਕਤਾ ਜੋ ਪਿੱਛੇ ਚੱਲਦਾ ਆ ਰਿਹਾ ਸੀ ਆਹੀ ਪੜਾਈ ਕਰ ਰਹੇ ਤੇ ਉਹ ਲੋਕਾਂ ਨੂੰ ਉਪਦੇਸ਼ ਹੈ ਜਿਹੜੇ ਰਮਾਇਣ ਔਰ ਮਹਾਭਾਰਤ ਤੇ ਖੜੇ ਸੀ ਜਿਨ੍ਹਾਂ ਦਾ ਬੇਸ ਰਮਾਇਣ ਮਹਾਭਾਰਤ ਸੀ ਉਹਨਾਂ ਨੂੰ ਉਪਦੇਸ਼ ਹੈ ਅਜੇ ਸੀ ਤਾਂ ਨਾ ਰਮਾਇਣ ਸੁਣਦਾ ਨਾ ਮਹਾਭਾਰਤ ਸੁਣਦੇ ਅਰਥ ਕਰਨ ਬਹਿ ਗਏ ਨਾ ਗੱਲਾਂ ਤੇ ਇਹ ਪਿੱਛੇ ਰਿਲੇਟਡ ਨੇ ਜੋ ਪਿੱਛੇ ਧਰਮ ਪੜਦੇ ਸੀ ਉਹਨਾਂ ਵਾਸਤੇ ਉਹਨਾਂ ਦਾ ਰਿਲੇਸ਼ਨ ਹੈ ਨਾ ਅੱਲਾ ਨਾਲ ਜੇ ਉਹਨਾਂ ਨਾਲ ਰਿਲੇਸ਼ਨ ਜੋੜ ਕੇ ਨਹੀਂ ਦੇਖਦੇ ਆਦਮੀ ਅਰਥ ਨਹੀਂ ਕਰ ਸਕਦਾ ਕਹੀ ਕਿਨੂੰ ਆਏ ਗੱਲ ਉਸ ਵਿੜੇ ਦੇ ਲੋਕਾਂ ਨੂੰ ਕਹੀ ਹੈ ਜਿਹੜੇ ਸੁਣਦੇ ਇਹ ਸੀ ਅੱਜ ਵੀ ਸੁਣਦੇ ਨੇ ਅੱਜ ਦੇ ਸੰਦਰਭ ਵਿੱਚ ਗੱਲ ਕਹਾਂਗੇ ਉਹਨਾਂ ਲੋਕਾਂ ਨੂੰ ਫਾਇਦਾ ਹੋਊਗਾ ਜਿਹੜੇ ਰਮਾਨ ਮਹਾਭਾਰਤ ਆਸਤਾ ਰੱਖਦੇ ਨੇ ਸੁਣਦੇ ਨੇ ਉਹਨਾਂ ਵਾਸਤੇ ਸਾਨੂੰ ਅਰਥ ਕਰਨੇ ਚਾਹੀਦੇ ਨੇ ਇਹ ਸਿੱਖਾਂ ਵਾਸਤੇ ਅਰਥ ਨਹੀਂ ਕਰਨ ਦੀ ਲੋੜ ਹੈਗੀ ਇਹ ਤਾਂ ਜਿਨ੍ਹਾਂ ਨੇ ਮੰਨਣਾ ਮੰਨ ਲੈਣਾ ਬਾਕੀ 90% ਤਾਂ ਨਾ ਮੰਨਣ ਵਾਲੇ ਨੇ ਨਾ ਜੀ 90% ਨਾ ਮੰਨਣ ਵਾਲੇ ਕਿਉਂਕਿ ਜਿਹੜੀ ਇਹਨਾਂ ਲਾਈਨ ਫੜ ਲਈ ਇਹਨਾਂ ਨੇ ਬਿਗੜਿਆ ਵਿਗੜਿਆ ਦੁੱਧ ਜਿਹੜਾ ਹੁੰਦਾ ਉਹ ਠੀਕ ਨਹੀਂ ਹੁੰਦਾ ਹੁੰਦਾ ਉਹਦੇ ਤੇ ਜ਼ਿਆਦਾ ਲੋੜ ਨਹੀਂ ਹੁੰਦੀ ਬਹੁਤਾ ਪਿੱਛੇ ਪੈਣ ਦੀ ਵੀ ਠੀਕ ਹੋ ਜੂਗਾ ਹਾਂਜੀ ਖੇਮ ਸ਼ਾਂਤੀ ਰਿਧ ਨਵ ਨਿਧ ਹੁਣ ਪ੍ਰਾਪਤੀ ਕੀ ਹੈ ਖੇਮ ਤਾਂ ਛੱਡਿਆ ਆਪਾਂ ਨੇ ਖੇਮਾਂ ਦੇ ਵੀ ਤਾਂ ਤਿਆਗ ਕੀਤਾ ਕੋ ਛੱਡਿਆ ਹੀ ਆ ਦਿੱਤਾ ਅਸੀਂ ਕੁਝ ਤਿਆਗ ਕੀਤਾ ਮਾਇਆ ਮੋਹ ਦਾ ਤਿਆਗ ਕੀਤਾ ਪ੍ਰਾਪਤ ਕੀਤਾ ਰਿੱਧ ਨਾਮ ਨਿਰਦ ਤਿੰਨ ਲੋਕ ਦਾ ਗਿਆਨ ਪ੍ਰਾਪਤੀ ਹੋਈ ਰਿੱਧ ਨਾਮ ਨਿਰਦ ਦਾ ਮਤਲਬ ਹੈ ਤਿੰਨ ਲੋਕ ਦਾ ਗਿਆਨ ਰਿੱਧ ਮਾਇਆ ਦਾ ਗਿਆਨ ਰਿੱਧ ਸਿੱਧ ਨਾਲ ਆਉਂਦਾ ਨਾ ਰਿੱਧ ਸਿੱਧ ਜਿਆਦਾ ਹੁੰਦਾ ਲਫ਼ਜ਼ ਸਿੱਧੀ ਦਾ ਮਤਲਬ ਸੋਚੀ ਰਿੱਧ ਦਾ ਮਤਲਬ ਮਾਇਆ ਮਾਇਆ ਦੀ ਸੋਚੀ ਇੱਥੇ ਰਿੱਧ ਨਵ ਨਿੰਦਾ ਰਿੱਧ ਨਾਲ ਸਿੱਧ ਅੰਡਰਸਟੂਡ ਹੈ ਨਵ ਨਿੰਦ ਦੂਆ ਗਿਆਨ ਹੈ ਆਤਮ ਗਿਆਨ ਚੇਤਨ ਦਾ ਗਿਆਨ ਚੇਤਨ ਸੰਸਾਰ ਦੋ ਚੀਜ਼ਾਂ ਨੇ ਜੜ ਔਰ ਚੇਤਨ ਤਿੰਨ ਲੋਕ ਦਾ ਗਿਆਨ ਹੈ ਜੜ ਪਲਸ ਚੇਤਨ ਦਾ ਗਿਆਨ ਅਸਲੀ ਰੂਪ ਮਾਇਆ ਦਾ ਸੂਖਸ਼ਮ ਅਸਲੀ ਰੂਪ ਮਾਇਆ ਦਾ ਵੀ ਸੂਖਸ਼ਮ ਮਾਇਆ ਵੀ ਸੂਖਮ ਹੈ ਮਾਇਆ ਦਾ ਜੋ ਅਸਲੀ ਰੂਪ ਹੈ ਸੂਖਮ ਹੈ ਉਹ ਅਸੂਲ ਨਹੀਂ ਹੈ ਉਹ ਸਾਡੇ ਵਾਸਤੇ ਸੂਖਮ ਕਮ ਉਸ ਅਸੀਂ ਉਹੀ ਗੱਲ ਕਰਾਂਗੇ ਜਿਹੜੀ ਆਪਣੇ ਆਦਮੀ ਵਾਸਤੇ ਸਾਡੇ ਵਾਸਤੇ ਉਹ ਵੀ ਸੂਖਮ ਕੋਈ ਜਦ ਐਟਮ ਕੱਟਿਆ ਜਾਂਦਾ ਹੈ ਉਹ ਸਾਡੀ ਵੀ ਪਕੜ ਦੇ ਬਾਹਰ ਹੋ ਜਾਂਦਾ ਫਿਰ ਸੂਖਮ ਹੋ ਜਾਂਦਾ ਇਲੈਕਟ੍ਰੋਨ ਪ੍ਰੋਟੋਨ ਜਾਂ ਨਿਊਟ੍ਰੋਨ ਹੋ ਜਾਂਦਾ ਫਿਰ ਸੂਖਮ ਹੋ ਜਾਂਦਾ ਸ਼ਕਤੀ ਦਾ ਰੂਪ ਧਾਰਨ ਕਰ ਜਾਂਦਾ ਸ਼ਕਤੀ ਸੂਖਮ ਹੁੰਦੀ ਹੋਈ ਹੈ ਤੇ ਬ੍ਰਹਮਾ ਹੈ ਉਹ ਸੂਖਮ ਇਹ ਦੋਏ ਸੂਖਮ ਰੂਪ ਚ ਇਕੱਠੇ ਬਸਦੇ ਨੇ ਫਿਰ ਜਾਂ ਰਚਨਾ ਨਹੀਂ ਹੁੰਦੀ ਦੋਹਾਂ ਦਾ ਰੂਪ ਦੋਏ ਸ਼ਕਤੀ ਰੂਪ ਨੇ ਫਿਰ ਇਹ ਇੱਥੇ ਕੀ ਹੈ ਤਿਆਗ ਪਹਿਲਾਂ ਤਿਆਗ ਨਾਲ ਕੀ ਪ੍ਰਾਪਤੀ ਕੀ ਹੋਈ ਤਿਆਗੀ ਮਾਇਆ ਰਵਿਦਾਸ ਢੋਂਤਾ ਢੋਰ ਜੀ ਨਾ ਤਿਆਗੀ ਮਾਇਆ ਮਾਇਆ ਤਿਆਗ ਇਹ ਖੇਮ ਦਾ ਮਤਲਬ ਮਾਇਆ ਦਾ ਤਿਆਗ ਮਾਇਆ ਤਿਆਗੀ ਦਾ ਕੀ ਭਾਵ ਉੱਥੇ ਮਾਇਆ ਤਿਆਗੀ ਮਾਇਆ ਦੀ ਇੱਛਾ ਤਿਆਗਦੀ ਮਾਇਆ ਦਾ ਮੋਹ ਤਿਆਗਦਾ ਮਾਇਆ ਤਿਆਗੀ ਤਾਂ ਸਰੀਰ ਛੱਡਣ ਨੂੰ ਕਹਿੰਦੇ ਨੇ ਫਿਰ ਕਿਆ ਤਾਂ ਮਾਇਆ ਤਿਆਗਣ ਦਾ ਮਤਲਬ ਸਰੀਰ ਛੱਡਣਾ ਸਰੀਰ ਮਾਇਆ ਸਰੀਰ ਛੱਡਣਾ ਵੀ ਮਾਇਆ ਨਹੀਂ ਜੇ ਮਾਇਆ ਦਾ ਮੋਹ ਨਹੀਂ ਤਿਆਗਿਆ ਤਾਂ ਵੀ ਨਹੀਂ ਤਿਆਗ ਹੋਈ ਮਾਇਆ ਸਰੀਰ ਤਿਆਗਦੇ ਸੀ ਲੋਕ ਉਤੇ ਆਰਿਆਂ ਤੇ ਕੱਟੇ ਜਾਂਦੇ ਸੀ ਮੋਹ ਨਹੀਂ ਸੀ ਤਿਆਗ ਹੁੰਦਾ ਤੇ ਦੂਆ ਨੂੰ ਬਣ ਜਾਂਦਾ ਸੀ ਨਿਮਕ ਨਾਲ ਤੇ ਸਰੀਰ ਕਟਾਉਂਦੇ ਸੀ ਹਾਂ ਨਿਮਕ ਨੂੰ ਘਰ ਸੇ ਕਟਾਵਾ ਉਹ ਵੀ ਉਹਨਾਂ ਨਾਲ ਹਾਂਜੀ ਰਿੱਧ ਨਾਮ ਨਿੱਧ ਪ੍ਰਾਪਤੀ ਹੋਈ ਰਿੱਧ ਨਾਮ ਨਿੱਧ ਤੇ ਲੋਕ ਦਾ ਗਿਆਨ ਜਿਹੜਾ ਉਹ ਤੇ ਦਾ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ ਐਡੀ ਗੱਲ ਜੇ ਤਿਆਗ ਦੇ ਵਿੱਚ ਜੇ ਤਿਆਗ ਉਹਦਾ ਕੰਪਲੀਟ ਹੈ ਜੇ ਵਾਕਈ ਤਿਆਗ ਹੈ ਰਿੱਧ ਬਣਨ ਦੀ ਪ੍ਰਾਪਤੀ ਮਾਇਆ ਦਾ ਤਿਆਗ ਕਰਾਉਂਦੀ ਹੈ ਗੁਰਬਾਣੀ ਗਿਆਨ ਤਿਆਗ ਕਰਾਉਂਦਾ ਗਿਆਨ ਲਾਈਟ ਪਾ ਕੇ ਦੇਖ ਦੇਖਦਾ ਵੀ ਦੇਖ ਲੈਦੇ ਨਾਲ ਦਾ ਜਾਣੀ ਦੀ ਤੇ ਫਿਰ ਵੀ ਚਪੜਿਆ ਰਹਿਣਾ ਚਪੜਿਆ ਰਹਿ ਰੋਸ਼ਨੀ ਪਾਉਂਦਾ ਗਿਆ ਹੋਰ ਤਾਂ ਕੁਝ ਨਹੀਂ ਕਰਦਾ ਹਾਂਜੀ ਬੁੱਧ ਗਿਆਨ ਸਰਬ ਤੇ ਸਿੱਧ ਆ ਗਿਆ ਰਿੱਧ ਨਾਮ ਰਿੱਧ ਦੀ ਵਿਆਖਿਆ ਰਿੱਧ ਨਾਮ ਨਿਰਦੋਂ ਰਿੱਧੀਆਂ ਸਿੱਧੀਆਂ ਨਾ ਸਮਝ ਲਿਓ ਕਿਤੇ ਉਹੀ ਹੋਰੇ ਕੁਝ ਉਹਨਾਂ ਨੇ ਰਦੀਆਂ ਸੱਚੀਆਂ ਕਰਤਾ ਉਹ ਕੀ ਹੈ ਬੁੱਧ ਗਿਆਨ ਬੁੱਧ ਕਹ ਲੋ ਜਾਂ ਗਿਆਨ ਕਹ ਲੋ ਜਾਂ ਬਵੇਕ ਕਹ ਲੋ ਜਾਂ ਬਵੇਕ ਬੁੱਧੀ ਕਹ ਲੋ ਸਰਬ ਤਹ ਸਿੱਧ ਜਿਹਦੇ ਚ ਹਰ ਪ੍ਰਕਾਰ ਦੀ ਸਮਝ ਹੋਵੇ ਕੋਈ ਐਸਾ ਵਿਸ਼ਾ ਹੀ ਨਾ ਹੋਵੇ ਜਿਹਦੀ ਸਮਝ ਨਹੀਂ ਹੈ ਬਵੇਕ ਬੁੱਧੀ ਸਾਡੀ ਸਮਝ ਹੈ ਉਹ ਬੁੱਧ ਬੁੱਧ ਗਿਆਨ ਉਹ ਬੁੱਧ ਉਹ ਗਿਆਨ ਜਿਹਦੇ ਚ ਸਾਰੀਆਂ ਹੀ ਸਮਝ ਹੋ ਗਈ ਕੋਈ ਵੀ ਗਿਆਨ ਦੁਨੀਆ ਦਾ ਜਿਹਦਾ ਮੁਕਾਬਲਾ ਨਹੀਂ ਕਰ ਸਕਦਾ ਸਰਵ ਤਹਿ ਸਿੱਧ ਉੱਥੇ ਆ ਕੇ ਸਾਰੀ ਸੋਝੀ ਹੋ ਜਾਂਦੀ ਸਿੱਧੀ ਹੋ ਜਾਂਦੀ ਸਿੱਧੀ ਦਾ ਅਰਥ ਸੋਝੀ ਹੈ ਕਿਉਂਕਿ ਬੁੱਧ ਦੇ ਨਾਲ ਗਿਆਨ ਦੇ ਨਾਲ ਜਾਂ ਸਿੱਧ ਆਉਂਦੀ ਹੈ ਇਹ ਤੋਂ ਕਲੀਅਰ ਹੋ ਗਿਆ ਕਿ ਇਹਦਾ ਮਤਲਬ ਸੋਝੀ ਹੈ ਔਰ ਸਿੱਧੀ ਲਫ਼ਜ਼ ਦਾ ਅਰਥ ਬਦਲਿਆ ਹੋਇਆ ਇਹਨਾਂ ਨੇ ਸਿੱਧੀ ਅਰਥ ਦਾ ਸਿੱਧੀ ਲਫ਼ਜ਼ ਦਾ ਅਰਥ ਬਦਲ ਕੇ ਮਾਇਆ ਚਲੇ ਲੱਗੇ ਹਾਂ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਹੈ ਸੁਆਮ ਵਿਦਿਆ ਜੋਗ ਤਪ ਵਿਦਿਆ ਤਪ ਜੋਗ ਪ੍ਰਭ ਧਿਆਨ ਵਿਦਿਆ ਜੋਗ ਔਰ ਤਪ ਜਿਹੜਾ ਲਫ਼ਜ਼ ਹੈ ਇਹਦੇ ਅਰਥ ਬਗਾੜ ਲੈ ਇਹ ਵਿਦਿਆ ਚਾਹੀਦੀ ਹੈ ਵਿਦਿਆ ਨਹੀਂ ਚਾਹੀਦੀ ਅਸੀਂ ਜੋਗ ਦੇ ਤਪ ਦੇ ਅਰਥ ਅਵਿਦਿਆ ਦੇ ਲੈਵਲ ਤੇ ਕੀਤੇ ਹੋਏ ਨੇ ਠੀਕ ਹੈ ਜੀ ਬਾਦੋਂ ਅਵਿਦਿਆ ਹੈ ਕੀ ਇਹ ਵਿਦਿਆ ਦੀ ਅਵਿਦਿਆ ਬਣਾਈ ਹੈ ਜਦ ਰਿੱਧ ਸਿੱਧ ਲਫ਼ਜ਼ ਵਰਤੇ ਹੈ ਇਹ ਨਵ ਨਿੱਧ ਵਰਤੇ ਹੈ ਸਰਵ ਤੈ ਸਿੱਧ ਵਰਤੇ ਹੈ ਇਹ ਵਿਦਿਆ ਕਲੀਅਰ ਕਰੀ ਜਾਂਦਾ ਨਾਲ ਦੀ ਨਾਲ ਵੇਦੇ ਆਏ ਉਹ ਅਰਥ ਬਣ ਗਏ ਜੋ ਪਿੱਛੇ ਗੱਲ ਕਹੀ ਹੈ ਭਲੇਖਾ ਨਾ ਖਾ ਜਾਣ ਤਾਂ ਉਹਨੂੰ ਹੋਰ ਕਲੀਅਰ ਕਰਕੇ ਦੱਸਿਆ ਤਾਂ ਕਿ ਦਿਸ਼ਾ ਹੀ ਨਾ ਹੋ ਜਾਣਾ ਅਰਥ ਬੁੱਧ ਗਿਆਨ ਤੈ ਸਿੱਧ ਤਾਂ ਕਿ ਹੈ ਨਵਨਿਦ ਨੂੰ ਰਿੱਧ ਸਿੱਧ ਨਵਨਿਤ ਜਿਹੜਾ ਲਫਜ਼ਾ ਉਹ ਕਹਾਂ ਕਹਾ ਹੋ ਦੂਈ ਵਾਰ ਵਿਆਖਿਆ ਕਰ ਵਿਦਿਆ ਬਣਾ ਕੇ ਨਹੀਂ ਤਾਂ ਉਹਨਾਂ ਨੇ ਵਿਦਿਆ ਦੇ ਲਿਹਾਜ਼ ਨਾਲ ਅਰਥ ਕਰ ਦੇਣੇ ਕਰ ਦੇਣੇ ਸੀ ਪਿੱਛੇ ਜਿਹੜਾ ਪਿੱਛੇ ਪਿੱਛੇ ਆ ਰਿਹਾ ਉਹ ਚਾਹੇ ਆਪਣੇ ਪਿੱਛੇ ਪਿੱਛੇ ਹੀ ਆ ਰਿਹਾ ਪਰ ਜਿੱਥੇ ਉੱਚਾ ਮਾ ਥਾਂ ਆਉਂਦਾ ਆ ਕੋਈ ਇਹ ਜਾਉਂਦਾ ਉਹਨੂੰ ਦੱਸ ਦੋ ਮੈਂ ਇੱਥੇ ਠੋਕਰ ਵੱਜ ਕੇ ਚਾਹੇ ਉਹ ਨਾ ਸਾਡੇ ਪਿੱਛੇ ਦੇਖ ਲੈਣੀ ਹੈ ਪਰ ਉਹਨੂੰ ਬੋਲ ਕੇ ਵੀ ਅਲਰਟ ਕਰਨਾ ਖੌਲੀਆਂ ਹੈਗੀਆਂ ਰਸਤਾ ਨੂੰ ਦੇ ਰਹੇ ਆ ਪਿੱਛੇ ਆ ਜਾ ਪਰ ਬੋਲ ਕੇ ਵੀ ਅਲਰਟ ਕਰ ਰਹੇ ਆ ਇੱਥੇ ਥੋੜਾ ਜਿਹਾ ਉੱਚਾ ਨਹੀਂ ਮਾਜਾ ਦੇਖ ਕੇ ਆਈ ਆ ਜਿੱਤਲ ਕਣ ਗਿੱਲਾ ਨਾਲ ਉਹਨੂੰ ਡਬਲ ਉਹਨੂੰ ਦੇਣਾ ਰਸਤਾ ਵੀ ਦੱਸਣਾ ਅਲਰਟ ਵੀ ਰੱਖਣਾ ਇਹ ਦੇਣਾ ਨਹੀਂ ਤਾਂ ਗਿਰ ਜੂਗਾ ਤੁਹਾਡੇ ਆਗੂ ਹੋਣ ਦਾ ਫਾਇਦਾ ਕੀ ਹੋਇਆ ਜੋ ਫੇਰ ਵੀ ਗਿਰ ਗਿਆ ਜੋ ਫੇਰ ਵੀ ਰਾ ਭੁੱਲ ਗਿਆ ਤੁਹਾਡੇ ਆਗੂ ਹੋਣ ਦਾ ਫਾਇਦਾ ਕੀ ਹੋਇਆ ਵਿਦਵਾਨ ਨੇ ਗੱਲ ਨਹੀਂ ਜਾਣਦੇ ਸਮਝਦੇ ਮਾਦੋ ਵਿਦਿਆ ਹੈ ਕੀਨ ਬਵੇਕ ਦੀ ਬੁਲੀਨ ਇਹਦੇ ਕਰਕੇ ਵਿਦਵਾਨਾਂ ਦਾ ਵਿਵੇਕ ਦੀ ਬੁਲੀਨ ਬਵੇਕ ਵਾਲੀ ਪੜ੍ਹਾਈ ਨੂੰ ਵਿਦਵਾਨ ਪੜ੍ਹੇ ਨਹੀਂ ਸਕਦੇ ਸਮਝੇ ਨਹੀਂ ਸਕਦੇ ਇਹ ਬਵੇਕ ਹੈ ਇਹਦੇ ਇਹ ਵਿਵੇਕ ਹੈ ਇਹ ਗਿਆਨ ਜਿਹੜਾ ਵਿਵੇਕ ਹੈ ਗੁਰਬਾਣੀ ਚ ਇਸ ਕਰਕੇ ਵਿਦਵਾਨਾਂ ਦੇ ਸਮਝ ਨਹੀਂ ਆਇਆ ਉਹ ਵਿਦਿਆ ਜਾਣਦੇ ਹੀ ਨਹੀਂ ਇਹ ਉਹ ਵਿਦਿਆ ਬੜੀ ਹੋਈ ਜਾਂਦੀ ਵਿਦਿਆ ਵਿਚਾਰੀ ਵਿਦਿਆ ਤਾਂ ਅਵਿਦਿਆ ਤੋਂ ਵਿਦਿਆ ਚਲੇ ਜਾਂਦੇ ਹਾਂਜੀ ਵਿਦਿਆ ਤਪ ਜੋਗ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਤਪ ਔਰ ਜੋਗ ਤੇ ਬਿਨਾ ਪ੍ਰਭ ਦਾ ਧਿਆਨ ਨਹੀਂ ਹੋ ਸਕਦਾ ਪ੍ਰਭ ਧਿਆਨ ਕੀ ਹੈ ਪ੍ਰਭ ਕੀ ਹੈ ਉਹਦਾ ਧਿਆਨ ਕਿਵੇਂ ਹੋਊਗਾ ਇਹ ਤਾਪਰ ਜਿਹੜੀ ਜੀ ਜੋਗ ਸੀ ਇਹਦਾ ਵਿਸ਼ਾ ਸੀ ਜਦ ਤਾਪਰ ਜੋਗ ਇਹ ਡੁਪਲੀਕੇਟ ਨੇ ਧਿਆਨ ਜੁੜ ਕੇ ਬਿਨਾਂ ਜਦ ਤਪੇ ਵਿਦਿਆ ਅਰਥ ਲੈ ਲਏ ਤਪੇ ਡੁਪਲੀਕੇਟ ਕਰੂਗਾ ਲੱਗੇ ਤੇ ਜੋਗ ਇਹ ਡੁਪਲੀਕੇਟ ਜੋਗ ਕਿਹਦੇ ਨਾਲ ਮਾਇਆ ਨਾਲ ਸਰੀਰ ਨਾਲ ਜੋਗਾ ਕਹਦਾ ਸਰੀਰ ਨਾਲ ਮਾਇਆ ਨਾਲ ਜੋਗ ਕਿਹਨੇ ਕਰਨਾ ਸੀ ਕਿਹਦੇ ਨਾਲ ਕਰਨਾ ਸੀ ਇਹ ਤਾਂ ਹੈ ਹੀ ਨਹੀਂ ਗੁਰਬਾਣੀ ਉਹ ਜੋਗ ਦੱਸਦੀ ਹੈ ਜਿਹਨੇ ਕਰਨਾ ਸੀ ਇੱਕ ਮਾਨੇ ਇੱਕ ਚਿੱਤ ਹੋਣਾ ਸੀ ਇਹ ਜੋਗ ਉਹ ਜਲ ਨਾਲ ਚੇਤਨ ਦਾ ਜੋਗ ਨਹੀਂ ਬਜੋਗ ਹੈ ਜਲ ਨਾਲ ਚੇਤਨ ਨਾਲ ਜਿਹੜਾ ਜੋਗ ਹੈ ਨਾ ਜਲ ਨਾਲ ਜਦ ਜੁੜਦਾ ਨਾ ਚੇਤਨ ਮਨ ਆਪਣੇ ਮੂਲ ਨਾਲ ਵਿਜੋਗ ਹੋ ਜਾਂਦਾ ਉਹਦਾ ਆਪਣੇ ਮੂਲ ਨਾਲ ਵਿਛੜ ਕੇ ਜੁੜਦਾ ਜੜ ਨਾਲ ਹਾਂ ਜੜ ਨਾਲ ਜਾਂ ਸਰੀਰ ਨਾਲ ਜੁੜਦਾ ਵਿਛੜਿਆ ਨਹੀਂ ਹੋਇਆ ਹੁਣ ਜੋਗ ਤਾਂ ਨਹੀਂ ਲੋੜਾ ਵੀ ਸਰੀਰ ਛੱਡਦੇ ਉਹਦੇ ਨਾਲ ਜੁੜ ਜਾ ਕਰਨਾ ਦਾ ਜੋਗ ਇਹ ਸੀ ਮਾਇਆ ਮੋਹ ਦਾ ਤਿਆਗ ਕਰਕੇ ਆਪਣੇ ਮੂਲ ਨਾਲ ਜੁੜਨਾ ਸੀ ਜੋੜ ਰਹੇ ਨੇ ਸਰੀਰ ਨਾਲ ਵੀ ਇਹਦੇ ਦਰਦਾਂ ਹਟ ਜਾਣ ਇਹ ਗੋਡੇ ਠੀਕ ਹੋ ਜਾਣ ਇਹ ਪੇਟ ਖਰਾਬ ਹੋ ਠੀਕ ਹੋ ਜਵੇ ਜੋੜਦੇ ਨੇ ਮਾਇਆ ਨਾਲ ਆਹ ਦਾ ਇਹਨਾਂ ਦਾ ਜੋਗ ਹੈ ਆਏ ਯੋਗਾ ਨਾ ਰੱਖਿਆ ਯੋਗ ਨਹੀਂ ਰੱਖਿਆ ਕੰਨਾਂ ਲਾਤਾ ਨਾ ਯੋਗਾ ਕੰਨੇ ਵਾਲਾ ਮਾਇਆ ਦਾ ਯੋਗ ਹੈ ਯੋਗ ਜਿਹੜਾ ਮੁਕਤਾ ਗੰਗਾ ਉਹ ਮਾਇਆ ਉਹ ਹੈਗਾ ਮਾਇਆ ਤੋਂ ਰਹਿਤ ਯੋਗ ਉਹ ਆਪਣੇ ਮੂਲ ਦਾ ਯੋਗ ਹੈ ਯੋਗ ਆਪਣੇ ਮੂਲ ਨਾਲ ਹੈ ਯੋਗਾ ਸਰੀਰ ਨਾਲ ਹੈ ਉੱਥੇ ਯੋਗਾ ਸਰੀਰ ਨਾਲ ਜੁੜ ਕੇ ਸੁਰਤ ਨੂੰ ਸਰੀਰ ਨਾਲ ਜੋੜ ਕੇ ਲੱਭਣਾ ਵੀ ਨੁਕਸ ਕਿੱਥੇ ਹੈ ਮੇਰੇ ਸਰੀਰ 'ਚ ਨੁਕਸ ਕਿੱਥੇ ਹੈ ਗੜਬੜ ਕਿੱਥੇ ਹੈ ਇਹ ਯੋਗਾ ਯੋਗ ਨਹੀਂ ਹੈ ਯੋਗ ਹੋਰ ਚੀਜ਼ ਹੈ ਯੋਗਾ ਹੋਰ ਚੀਜ਼ ਹੈ ਯੋਗ ਖਤਮ ਕਰਤਾ ਯੋਗਾ ਯੋਗਾ ਰੱਖ ਲਿਆ ਯੋਗ ਦੀ ਗੱਲ ਛੱਡ ਕੇ ਯੋਗਾ ਰੱਖ ਲਿਆ ਇਹ ਅਵਿਦਿਆ ਇਹੀ ਅਵਿਦਿਆ ਐਸੀ ਸ਼ਰਾਰਤ ਕੀਤੀ ਹੈ ਦੁਨੀਆ ਨੂੰ ਪਤਾ ਹੀ ਲੱਗਣਾ ਤੱਕ ਕਦੋਂ ਇਹਨਾਂ ਨੂੰ ਚੱਕ ਕੇ ਸਰਾਣੇ ਤੋਂ ਪੈਂਦ ਪਾਤਾ ਨਾ ਜੋਗੇ ਦੇ ਪ੍ਰਚਾਰ ਹੁੰਦਾ ਜੋਗੇ ਦਾ ਪ੍ਰਚਾਰ ਹੁੰਦਾ ਪਤੰਜਲੀ ਦੀ ਗੱਲ ਕਰਦੇ ਪਤੰਜਲੀ ਅਸ਼ਟ ਯੋਗ ਹੋਰ ਤਰ੍ਹਾਂ ਦਾ ਦੱਸ ਰਿਹਾ ਅਸ਼ਟਾਂਗ ਯੋਗ ਉਹ ਅਸ਼ਟਾਂਗ ਯੋਗ ਦਾ ਹੋਰ ਤਰ੍ਹਾਂ ਦਾ ਪਤੰਜਲੀ ਅਸ਼ਟਾਂਗ ਯੋਗ ਸਾਡਾ ਆਹੀ ਹੈ ਅਠੰਗ ਦਾ ਯੋਗ ਦਰਵੈਰ ਹੋਣਾ ਦਰਵੈਰ ਹੈਗਾ ਤਾਂ ਨਰਵੈਰ ਉਹ ਅਸ਼ਟਾਂਗ ਯੋਗ ਅਸ਼ਟਾਂਗ ਨਹੀਂ ਉਹਦੇ ਅੱਠ ਪੱਖਾਂ ਤੋਂ ਉਹ ਤਾਂ ਸਾਡੇ ਵਾਲਾ ਯੋਗ ਹੈ ਉਹ ਛੱਡ ਦਿੱਤਾ ਸਰੀਰ ਵਾਲਾ ਨੜੇ ਵਾਲਾ ਰੱਖ ਲਿਆ ਇਹਨਾਂ ਨੂੰ ਕੁਝ ਨੇੜੇ ਰੱਬ ਨੜੇ ਨਹੀਂ ਹੈ ਜਿਹਦੇ ਕੁਝ ਨੇੜੇ ਹੈ ਉਹ ਸਰੀਰ ਦਾ ਮਾਇਆ ਯੋਗ ਬਣੂਗਾ ਜਿਹਦਾ ਰੱਬ ਨੇੜੇ ਉਹ ਰੱਬ ਬਣੂਗਾ ਨੇੜੇ ਕੌਣ ਹੈ ਰੱਬ ਕੁਝ ਇੱਕ ਕੁਝ ਨੇੜੇ ਸਮਝਦੇ ਨੇ ਰੱਬ ਨੇੜੇ ਨਹੀਂ ਆਇਆ ਇਹਨਾਂ ਨੂੰ ਤੋ ਸਭ ਨੂੰ ਨੇੜੇ ਆ ਆ ਬਿਮਾਰੀਆਂ ਤੋਂ ਡਰਦੇ ਨੇ ਸਰੀਰ ਦੀਆਂ ਤੋਂ ਮਾਨਸਿਕ ਬਿਮਾਰੀਆਂ ਤੋਂ ਨਹੀਂ ਡਰਦੇ ਉਹ ਤਾਂ ਯਾਦ ਹੈ ਨਹੀਂ ਜਿਹੜੀ ਗੱਲ 'ਚ ਫਾਸੀ ਪਈ ਹੈ ਨਾ ਕੱਟੀ ਕਾਲ ਪੈ ਫਾਸੀ ਫਾਸੀ ਗੱਲ 'ਚ ਜੰਮਦੇ ਦੇ ਪਈ ਹੋਈ ਹੈ ਇਹਦੇ ਜਦ ਜੰਮਿਆ ਸੀ ਨਾ ਫਾਸੀ ਪਾ ਕੇ ਭੇਜਿਆ ਸੀ ਜਿਵੇਂ ਟਾਈ ਲਾ ਕੇ ਕਰਨਾ ਜਾਂਦਾ ਨਾ ਦਫ਼ਤਰ 'ਚ ਆ ਕੇ ਘਰ ਲਾਉਂਦਾ ਫਾਇਦਾ ਹੀ ਟਾਈ ਪਾ ਕੇ ਭੇਜਿਆ ਹੋਇਆ ਨਕਾਰ ਆਊਗਾ ਲਾ ਦੂਗਾ ਵਾਪਸ ਜਾਊਗਾ ਉਹ ਫਾਂਸੀ ਦਾ ਟਾਈ ਕੱਟੀ ਕਾਲ ਪੈ ਕਾਲ ਨਾਲ ਤਾਂ ਭਾਗੇ ਭੇਜੀ ਆ ਫਾਂਸੀ ਇਹਦੇ ਮਰਨ ਲਿਖਾਏ ਮੰਡਲ ਮੇ ਆਏ ਫਾਂਸੀ ਤਾਂ ਭਾਗੇ ਭੇਜੀ ਹੈ ਜਮਰਜੀ ਡਾਟ ਦੱਸ ਇਹ ਪਾਉਂਦਾ ਫਾਂਸੀ ਫੇਰ ਵੀ ਪਾਉਂਦਾ ਇਹ ਜੰਮ ਕੀ ਫਾਸ ਨਹੀਂ ਕਹਿੰਦੇ ਬਾਗੇ ਬੇਟੀ ਹੈ ਉਹ ਫਾਸੀ ਨਹੀਂ ਨਹੀਂ ਫਿਕਰ ਇਹਨਾਂ ਨੂੰ ਕਾਲ ਪੈ ਦੀ ਫਾਸੀ ਦੀ ਚਿੰਤਾ ਨਹੀਂ ਆ ਨਾ ਕਿਸੇ ਨੂੰ ਦੱਸਦੇ ਨੇ ਵੀ ਕਾਲ ਪੈ ਫਾਸੀ ਹੈ ਸਰੀਰ ਦਾ ਫਿਕਰ ਜੇ ਤੰਦਰੁਸਤ ਚਲਾ ਜਾਵੇ ਭਲਾ ਫਿਰ ਸਰੀਰ ਹਾਰਟ ਅਟੈਕ ਦਾ ਕੀ ਇਲਾਜ ਹੈ ਯੋਗੇ ਨਾਲ ਕਰਕੇ ਦਿਖਾਉਣ ਹਾਂਜੀ ਤਾਪੂ ਵਿਦਿਆ ਦੇ ਵਿੱਚ ਤਾਪਾ ਜਿਹੜਾ ਯੋਗ ਹੈ ਉਹ ਇਹਨਾਂ ਨੇ ਬਦਲਾ ਦਿੱਤਾ ਦੋ ਯੋਗ ਜਿਹੜਾ ਤਾਪਾ ਯੋਗ ਹੈ ਅਸਲ 'ਚ ਪ੍ਰਭ ਦਾ ਧਿਆਨ ਉਹਦੇ ਨਾਲ ਜੁੜਦਾ ਤਾਪਾ ਯੋਗ ਤੁਹਾਡਾ ਸਹੀ ਹੈ ਪ੍ਰਭ ਨਾਲ ਧਿਆਨ ਸਹੀ ਜੁੜ ਜੂਗਾ ਤਾਪ ਯੋਗ ਵਿਦਿਆ ਤਿੰਨ ਚੀਜ਼ਾਂ ਦੇ ਸਹੀ ਨੇ ਫਿਰ ਪ੍ਰਭ ਨਾਲ ਧਿਆਨ ਤੁਹਾਡਾ ਜੁੜ ਸਕਦਾ ਹੈ ਫਿਰ ਮਾਇਆ ਤੋਂ ਧਿਆਨ ਤੁਹਾਡਾ ਹਟ ਸਕਦਾ ਹੈ ਪ੍ਰਭ ਧਿਆਨ ਵਿਦਿਆ ਤਪ ਜੋਗ ਜੇ ਅਵਿਦਿਆ ਤਾਂ ਪ੍ਰਭ ਨਾਲ ਫਿਰ ਮਾਇਆ ਨਾਲ ਜੋੜੂਗੀ ਵਿਦਿਆ ਮਾਇਆ ਨਾਲ ਜੋੜੂਗੀ ਯੋਗਾ ਕਰਾਉਗੀ ਤਾਪ ਔਰ ਜਿਹੜੀ ਵਿਦਿਆ ਤਾਪ ਔਰ ਜਿਹੜਾ ਧਿਆਨ ਹੈ ਤਾਪ ਔਰ ਧਿਆਨ ਤਪ ਜੋਗ ਔਰ ਜੋਗ ਤਿੰਨ ਚੀਜ਼ਾਂ ਹੁੰਦੀਆਂ ਤਪ ਜੋਗ ਧਿਆਨ ਅਵਿਦਿਆ ਦੇ ਨਾਲ ਤਾਂ ਜੁੜੂਗਾ ਮਾਇਆ ਨਾਲ ਜੇ ਬ੍ਰਹਮ ਵਿਦਿਆ ਇਹ ਵਿਦਿਆ ਹੋ ਵਿਦਿਆ ਹੀ ਮੰਨ ਲਈਏ ਪਹੂ ਸਹੀ ਸਹੀ ਵਿਦਿਆ ਨੂੰ ਬ੍ਰਹਮ ਵਿਦਿਆ ਕਹਿੰਦੇ ਬ੍ਰਹਮ ਵਿਦਿਆ ਥੋੜੀ ਜਿਹੀ ਹੋਰ ਹੈ ਵਿਦਿਆ ਦੇ ਵਿੱਚ ਦੋ ਚੀਜ਼ਾਂ ਆ ਜਾਂਦੀਆਂ ਨੇ ਵਿਦਿਆ ਦੇ ਵਿੱਚ ਸਾਰੀ ਗਿਆਨ ਵੀ ਤਾਂ ਆ ਜਾਂਦਾ ਨਾ ਤਿੰਨ ਲੋਕ ਦਾ ਤਿੰਨ ਲੋਕ ਦੇ ਗਿਆਨ ਦੀ ਜੋ ਸੱਚ ਹੈ ਉਹ ਵਿਦਿਆ ਜਿਵੇਂ ਸਗਲ ਦੂਧ ਮੈਂ ਕੀਆ ਵਿਦਿਆ ਸੱਚ ਹੈ ਜੋ ਸੱਚ ਹੈ ਤਿੰਨ ਲੋਕ ਦੀ ਮਾਇਆ 'ਚ ਉਹ ਵਿਦਿਆ ਦੇ ਦਾਇਰੇ ਜਾ ਜਾਂਦਾ ਸੱਚ ਸਾਰਾ ਹੀ ਹੁਣ ਸੰਸਾਰੀ ਸੱਚ ਦੀ ਵੀ ਗੱਲ ਕੀਤੀ ਹੈ ਗੁਰਬਾਣੀ ਚ ਇਸ ਕਰਕੇ ਬ੍ਰਹਮ ਵਿਦਿਆ ਤਾਂ ਕੇਵਲ ਉਹ ਚੀਜ਼ ਹੈ ਕੇਵਲ ਜਿਹੜੀ ਬ੍ਰਹਮ ਵਿਚਾਰ ਦੀ ਗੱਲ ਹੈ ਕੇਵਲ ਬ੍ਰਹਮ ਵਿਚਾਰ ਵਾਲੀ ਗੱਲ ਹੈ ਉਹ ਬ੍ਰਹਮ ਵਿਦਿਆ ਹੈ ਤੈਸੇ ਹੀ ਹਰ ਬਸੇ ਨਿਰੰਤਰ ਨਿਰੰਤਰ ਕਾਢੇ ਹੀ ਖੋਜੋ ਪਾਈ ਇਹ ਬ੍ਰਹਮ ਵਿਦਿਆ ਇੱਥੋਂ ਬ੍ਰਹਮ ਵਿਦਿਆ ਹੋਈ ਵਿਦਿਆ ਔਰ ਬ੍ਰਹਮ ਵਿਦਿਆ ਦੋ ਇਕੱਠੀਆਂ ਨੇ ਗੁਰਬਾਣੀ ਦੇ ਵਿੱਚ ਇਸ ਕਰਕੇ ਲਫ਼ਜ਼ ਵਿਦਿਆ ਵਰਤਿਆ ਵਿਦਿਆ ਜੇ ਸਹੀ ਹੈ ਦੋਏ ਆ ਗਈਆਂ ਜੇ ਵਿਦਿਆ ਤਾਂ ਤੁਹਾਡਾ ਸਹੀ ਹੈ ਵਿਦਿਆ ਜਿਹੜੀ ਹੈ ਵਿਦਿਆ ਵਾਲਾ ਤਪ ਹੈ ਸਹੀ ਵਿਦਿਆ ਵਾਲਾ ਤਪ ਹੈ ਫਿਰ ਤੁਸੀਂ ਕਬੀਰ ਨੂੰ ਅਰਥਾ ਸਕਦੇ ਹੋ ਗੁਰਬਾਣੀ ਨੂੰ ਅਰਥਾ ਸਕਦੇ ਨਹੀਂ ਤਾਂ ਇਹਦੇ ਵੀ ਅਰਥ ਕਰ ਦੋਗੇ ਵਿਦਿਆ ਬਦਲ ਕੇ ਹੀ ਬਾਟ ਪਾੜੀ ਸੀ ਪੰਡਤ ਨੇ ਜਾਂ ਪੰਡਤ ਨੇ ਬਾਟ ਪਾੜੀ ਹੈ ਵਿਦਿਆ ਹੀ ਬਦਲਦੀ ਸੀ ਵਿਦਿਆ ਬਣਾਤੀ ਸੀ ਵਿਦਿਆ ਦੀ ਵਿਦਿਆ ਬਣਾ ਕੇ ਸਿੱਧੀ ਦੀ ਡਿਕਸ਼ਨਰੀ ਹੈ ਵਿਦਿਆ ਤਾਂ ਇਹਨਾਂ ਨੇ ਕਿਹਾ ਸੀ ਸਾਰੇ ਜਿਹੜੇ ਸੀ ਪਟਿਆਲੇ ਪਟਿਆਲੇ ਇਕੱਠੇ ਸੀ ਨਾ ਆਪਾਂ ਜਿੰਨੇ ਡਾਕਟਰ ਸੀ ਤਿੰਨ ਯੂਨੀਵਰਸਿਟੀਆਂ ਦੇ ਸਾਰਿਆਂ ਨੇ ਮੰਨਿਆ ਸੀ ਵੀ ਹਿੰਦੀ ਦੀ ਡਿਕਸ਼ਨਰੀ ਲਾਗੂ ਕਰਤੀ ਅਸੀਂ ਕੁਰਬਾਨੀ ਅਰਥਾਉਣ ਨੂੰ ਇਹ ਤਾਂ ਸ਼ਾਸਤਰਾਂ ਦੀ ਭਾਸ਼ਾ ਇਹ ਤਾਂ ਵਿਦਿਆ ਰਿਸ਼ੀ ਮੁਰੇ ਨੇ ਜਾਣਬੁੱਝ ਕੇ ਵਿਦਿਆ ਬਣਾਈ ਸੀ ਸਿਮਰਤ ਸ਼ਾਸਤਰ ਸ਼ਬਦ ਦਾ ਗਿਆਨ ਹੈ ਜਿਹੜਾ ਵੇਦ ਕੀ ਪੁੱਤਰੀ ਸਿਮਰਤੀ ਭਾਈ ਸੰਕਰ ਜੇਬੜੀ ਲੈ ਆਈ ਤਾਂ ਕਹਿੰਦਾ ਕਬੀਰ ਤੁਸੀਂ ਵਿਦਿਆ ਤਾਂ ਉਹ ਵਿਦਿਆ ਬਣਾਤੀ ਹੁਣ ਤੁਸੀਂ ਮਾਇਆ ਨਾਲ ਵੱਜ ਗਏ ਛੁੱਟ ਨਹੀਂ ਸਕਦੇ ਥੋੜਾ ਜੋਗ ਔਰ ਤਪ ਮਾਇਆ ਦਾ ਔਰ ਧਿਆਨ ਵੀ ਮਾਇਆ ਜੇ ਰਹੂਗਾ ਮਾਇਆ ਕੀ ਹੈ ਮੂਰਤੀ ਧਿਆਨ ਮੂਰਤੀ ਦਾ ਯੋਗ ਮਾਇਆ ਨਾਲ ਤਪ ਮਾਇਆ ਵਾਸਤੇ ਤਪ ਮਾਇਆ ਵਾਸਤੇ ਰਿੱਧੀ ਸਿੱਧੀ ਵਾਸਤੇ ਤਿੰਨੇ ਹੀ ਡੁਪਲੀਕੇਟ ਹੋ ਗਏ ਮਾਇਆ ਦੇ ਹੋ ਗਏ ਸੀ ਉਹ ਇੱਥੇ ਤਾਂ ਹੁਣ ਸੰਕੇਤ ਗੱਲ ਕੀਤੀ ਹੈ ਸੰਕੇਤ ਗੱਲ ਕੀਤੀ ਹੈ ਹਾਂਜੀ ਪਿੱਛੇ ਬਥੇਰਾ ਕੁਝ ਕਹਿਤਾ ਵੈਸੇ ਹਾਂਜੀ ਵਿਦਿਆ ਤਪ ਜੋਗ ਬ੍ਰਹਮ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾ ਫੇਰ ਸ੍ਰੇਸ਼ਟ ਗਿਆਨ ਤੁਹਾਨੂੰ ਪਤਾ ਲੱਗੂਗਾ ਗਿਆਨ ਕੀ ਹੈ ਫੇਰ ਜਿਹੜਾ ਸ੍ਰੇਸ਼ਟ ਗਿਆਨ ਹੈ ਗੁਰਬਾਣੀ ਦਾ ਤਾਂ ਉਹਦੇ ਤੇ ਪਹੁੰਚੋਗੇ ਜੇ ਵਿਦਿਆ ਸਹੀ ਹੈ ਜੇ ਅਵਿਦਿਆ ਦੇ ਸਰ ਤੇ ਅਰਥ ਕਰੋਗੇ ਜਿਵੇਂ ਕੀ ਗਿਆਨ ਕੀਤੇ ਹੋਏ ਨੇ ਉਹ ਸ੍ਰੇਸ਼ਟ ਗਿਆਨ ਗਾਇਬ ਹੋ ਜਾਊਗਾ ਸਹਿਜੇ ਬਲੋਗੋ ਜੈਸੇ ਤਤ ਨੂੰ ਜਾਈ ਤਤ ਗਿਆਨ ਗਾਇਬ ਹੋ ਗਿਆ ਅਵਿਦਿਆ ਲੈ ਕੇ ਅਰਥ ਕਰ ਜਾਣ ਕੇ ਕੀਤੇ ਨੇ ਬਣਤ ਨੇ ਜਾਣ ਕੇ ਕਰਾਏ ਨੇ ਉਹਨੇ ਜਾਣ ਕੇ ਕਰਵਾਏ ਉਹਨਾਂ ਨੂੰ ਪਤਾ ਸੀ ਬੜਾ ਖਤਰਨਾਕ ਗੱਲ ਹੈ ਮੇਰਾ ਪ੍ਰਗਟ ਹੋਣਾ ਗੁਰਬਾਣੀ ਦਾ ਬੜੇ ਖਤਰੇ ਦੀ ਘੰਟੀ ਹੈ ਚੌਧਰੀਆਂ ਵਾਸਤੇ ਤਾਂ ਹੀ ਕਹਤਾ ਨਾਲ ਨਹੀਂ ਹੋਤਰੀ ਬੜੀ ਹੌਸਲੇ ਦੀ ਗੱਲ ਕਹਿਤੀ ਹੈ ਉਹ ਕਹਿੰਦਾ ਵੀ ਚਲੋ ਮੰਨ ਲੈਨੇ ਆ ਜਿਹੜਾ ਸਾਈ ਬਾਬਾ ਆਦਮੀ ਸੀ ਭਗਵਾਨ ਨਹੀਂ ਸੀ ਚਲੋ ਸ਼ਰਧਾ ਦੇ ਬਸੋ ਉਹਦੇ ਲੋਕ ਕਹੀ ਜਾਂਦੇ ਨੇ ਭਗਵਾਨ ਪਰ ਤੁਸੀਂ ਭਗਵਾਨ ਆਦਮੀ ਨੂੰ ਬਣਾਇਆ ਤਾਂ ਕਹਿੰਦੇ ਨੇ ਉਹ ਵੀ ਸੱਚੇ ਨੇ ਤੁਸੀਂ ਰਾਮ ਚੰਦਰ ਨੂੰ ਅਰ ਕ੍ਰਿਸ਼ਨ ਨੂੰ ਸਾਬਤ ਕਰੋ ਵੀ ਭਗਵਾਨ ਸੀ ਜੇ ਉਹ ਨਹੀਂ ਸੀ ਤਾਂ ਫਿਰ ਉਹ ਵੀ ਅਗਨੀਵੇਸ਼ ਹਾਂ ਅਗਨੀਵੇਸ਼ ਅਗਨੀਵੇਸ਼ ਦਾ ਬਿਆਨ ਹੈ ਅਗਨੀਵੇਸ਼ ਤੁਸੀਂ ਸਾਬਤ ਕਰੋ ਹੁਣ ਸਾਬਤ ਕਰ ਨਹੀਂ ਸਕਣਾ ਇਹਦਾ ਮਤਲਬ ਇਹ ਹੋ ਗਿਆ ਵੀ ਜਿਹਨੂੰ ਅਸੀਂ ਭਗਵਾਨ ਕਹਿੰਦਾ ਦੂਆ ਅਸੀਂ ਪੈਦਾ ਨਹੀਂ ਹੋੜ ਸਕਦਾ ਉਹ ਭਗਵਾਨ ਹੈ ਉਹੀ ਰਹੂਗਾ ਦੂਜਾ ਹਾਂ ਜਿਹੜਾ ਤੁਸੀਂ ਕਿਉਂ ਨਹੀਂ ਕਰ ਸਕਦੇ ਬਈ ਮਰਜ਼ੀ ਹੈ ਲੋਕਾਂ ਦੀ ਜਿਹਨੂੰ ਮਰਜ਼ੀ ਬਣਾ ਲੈਣ ਤੁਸੀਂ ਕੌਣ ਹੁੰਦੇ ਹੋ ਅਸੀਂ ਜੋ ਕਹਿਤਾ ਤੁਸੀਂ ਨਹੀਂ ਕਹਿ ਸਕਦੇ ਇਹ ਪਟਰਾਲੇ ਸੀ ਵੀ ਜੇ ਕੋਈ ਇਹਨੂੰ ਠੀਕ ਕਰੂਗਾ ਗੁਰਬਾਣੀ ਨੂੰ ਤਾਂ ਅਸੀਂ ਜ਼ਬਰਦਸਤੀ ਗੋਲੀਆਂ ਮਾਰਾਂਗੇ ਦੂਜਿਆਂ ਕੋ ਗੋਲੀਆਂ ਹੈ ਦੀ ਥੋੜੇ ਕੋ ਜ਼ਿਆਦਾ ਨੇ ਉਹ ਦੂਜਿਆਂ ਕੋ ਤਲਵਾਰਾਂ ਹੈ ਨਹੀਂ ਥੋੜੇ ਕੋ ਜ਼ਿਆਦਾ ਨੇ ਦੂਜੇ ਬੰਦੇ ਤੁਹਾਡੇ ਨਾਲ ਘੱਟ ਨੇ ਇਹ ਪ੍ਰੋਗਰਾਮ ਸੀ ਵੀ ਦਹਿਸ਼ਤ ਅਕਾਲ ਤਖਤ ਕੀ ਹੈ ਵੀ ਜੇ ਕੋਈ ਸੱਚ ਬੋਲਦਾ ਦਹਿਸ਼ਤ ਦਾ ਕਰ ਦੋ ਪਤੀ ਜੋ ਸ਼ੇਖਦਾ ਨੇ ਥੋੜਾ ਪੰਥ ਕਿਹੜਾ ਹੈ ਤੁਹਾਨੂੰ ਤੁਸੀਂ ਤਾਂ ਆਪ ਗੁਰੂ ਨਾਲ ਗੁਰੂ ਨਾਲ ਜੁੜਨਾ ਸੀ ਪੰਥ ਤੇ ਲੈਣਾ ਕੀ ਹੈ ਤੁਹਾਡੇ ਤੇ ਜੁੜਨਾ ਗੁਰੂ ਨਾਲ ਹੈ ਪੰਥ ਨਾਲ ਜਿਹੜਾ ਪੰਥ ਗੁਰੂ ਵੱਲ ਨੂੰ ਜਾਂਦਾ ਹੀ ਨਹੀਂ ਉਹ ਤਾਂ ਅਸੀਂ ਲੈਣਾ ਕੀ ਹੈ ਜਿਹੜਾ ਰਸਤਾ ਹੀ ਗੁਰੂ ਵੱਲ ਨੂੰ ਨਹੀਂ ਜਾਂਦਾ ਆ ਇੱਥੋਂ ਪਾੜ ਗਈ ਬਾਟ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ ਇੱਕ ਧਾਰਾ ਐ ਨੂੰ ਜਾਂਦਾ ਥੋੜੇ ਵਾਲਾ ਜਾਂਦਾ ਉਹਨਾਂ ਨੂੰ ਪੁੱਛੇ ਉਹਨਾਂ ਵਾਲਾ ਤਾਂ ਰਾਹ ਨਹੀਂ ਜਾਂਦਾ ਅਸੀਂ ਤਾਂ ਲੈਣਾ ਕੀ ਆ ਅਸੀਂ ਤਾਂ ਆਪ ਤੇ ਅੱਗਿਆ ਹੋਇਆ ਹੋ ਤੁਸੀਂ ਸਾਨੂੰ ਕੀ ਦੱਸੋ ਉਹ ਤੁਸੀਂ ਗੁਰੂ ਤੇ ਅੱਗਿਆ ਹੋਇਆ ਤੁਸੀਂ ਗੁਰੂ ਹੈ ਤਾਂ ਕਿਹਾ ਹੋਇਆ ਹੈ ਅਸੀਂ ਤੋਂ ਤੱਕ ਹੀ ਗੁਰੂ ਨਾਨਕ ਨੇ ਕਬੀਰ ਨੇ ਕੱਲਿਆਂ ਨੇ ਰਾਹ ਕੱਢਿਆ ਆਪਣਾ ਸਾਰੇ ਉਹਨਾਂ ਦੇ ਜਿੱਥੇ ਜਿਹੜੇ ਉਹ ਪੈਦਾ ਹੋਏ ਨੇ ਇੱਕ ਕਮਿਊਨਿਟੀ ਦੇ ਵਿੱਚ ਕੱਲੇ ਖੜੇ ਨੇ ਝੰਡਾ ਕੱਢ ਕੇ ਸੱਚ ਦਾ ਆਪਣੇ ਸੱਚ ਦਾ ਪ੍ਰਗਟ ਹੁੰਦਾ ਝੰਡਾ ਕੱਲਾ ਹੀ ਕੱਢਦਾ ਹੁੰਦਾ ਹਮੇਸ਼ਾ ਉਹਨਾਂ ਕੀ ਲੜਾਂ ਉਹਨਾਂ ਤੇ ਅਸੀਂ ਤੁਹਾਡੇ ਕੀ ਲੈਣਾ ਜੇ ਤੁਸੀਂ ਸਤ ਗੁਰੂ ਤੋਂ ਕੁਝ ਨਹੀਂ ਲੈਣਾ ਅਸੀਂ ਥੋਤੇ ਲੈਣਾ ਕੀ ਹੈ ਥੋੜੀ ਗੋਲਕਟੇ ਅਸੀਂ ਕੀ ਲੈਣਾ ਤੁਹਾਡੇ ਸੋਨੇ ਤੇ ਅਸੀਂ ਕੀ ਲੈਣਾ ਥੋੜੀ ਚਹਿਲ ਪਹਿਲ ਤੇ ਅਸੀਂ ਕੀ ਲੈਣਾ ਅਸੀਂ ਤਾਂ ਜੋ ਲੈਣਾ ਗੁਰਬਾਣੀ ਤੋਂ ਲੈਣਾ ਤੁਸੀਂ ਜੀ ਤੋਂ ਲੈਣਾ ਲੈ ਲੋ ਔਰ ਤੁਸੀਂ ਕੀ ਲੈਣਾ ਸਾਨੂੰ ਦੱਸੋ ਜੀ ਗੁਰਬਾਣੀ ਨੂੰ ਪੜ੍ਹੀਏ ਸਾਧੂ ਸਮਝ ਨਹੀਂ ਤੁਸੀਂ ਕੀ ਲੈਣਾ ਚਾਹੁੰਦੇ ਹੋ ਚਾ ਜਿਹੜਾ ਤੁਸੀਂ ਖੱਟੀ ਕੀ ਖੱਟਣੀ ਚਾਹੁੰਦੇ ਹੋ ਗੁਰੂ ਨੂੰ ਛੱਡ ਕੇ ਸਾਡੀ ਤਾਂ ਸਭ ਤੋਂ ਬਾਹਰ ਹੈ ਗੱਲ ਹੈ ਹਾਂਜੀ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ ਉੱਤਮ ਇਸ਼ਨਾਨ ਗਿਆਨ ਸ੍ਰੇਸ਼ਟ ਸ੍ਰੇਸ਼ਟ ਗਿਆਨ ਦੇ ਵਿੱਚ ਇਸ਼ਨਾਨ ਹੋ ਉੱਤਮ ਇਸ਼ਨਾਨ ਉਦੋਂ ਉੱਪਰ ਕੋਈ ਇਸ਼ਨਾਨ ਨਹੀਂ ਤੁਸੀਂ ਨਾ ਜਾਓ ਸਰੋਵਰ ਤੇ ਉਹ ਬੱਚਿਆਂ ਵਿੱਚ ਰਹਿੰਦੀਆਂ ਨੇ 24 ਘੰਟੇ ਹੀ ਉਹਨਾਂ ਦਾ ਗਿਆਨ ਨੂੰ ਮੁਕਤੀ ਮਿਲੀ ਨਹੀਂ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੇ ਮੱਧ ਸਗਲ ਤੇ ਉਦਾਸ ਚਾਰ ਪਦਾਰਥ ਇੱਥੇ ਆ ਕੇ ਚਾਰੇ ਪਦਾਰਥ ਮਿਲ ਗਏ ਇਕੱਠੇ ਚਾਰ ਪਦਾਰਥ ਇਕੱਠੇ ਹੀ ਮਿਲ ਗਏ ਚਾਰ ਪਦਾਰਥ ਕਹਿ ਕੇ ਆਏ ਸੀ ਪਿੱਛੇ ਚਾਰ ਪਦਾਰਥ ਜੇ ਕੋ ਸਾਜਣਾ ਦੀ ਸੇਵਾ ਦਾ ਹੁਣ ਸਾਜਣਾ ਦੀ ਸੇਵਾ ਠੀਕ ਹੀ ਵਿਦਿਆ ਤਪ ਜੋਗ ਪ੍ਰਭ ਧਿਆਨ ਹੀ ਦੀ ਸਾਜਣਾ ਦੀ ਸੇਵਾ ਸਾਜਣਾ ਦੀ ਸੇਵਾ ਕੀ ਸੀ ਵਿਦਿਆ ਤਪ ਜੋਗ ਪ੍ਰਭ ਧਿਆਨ ਪ੍ਰਭ ਧਿਆਨ ਇਹ ਸਾਜਣਾ ਦੀ ਸੇਵਾ ਸੀ ਵਿਦਿਆ ਸਹੀ ਹੋਣੀ ਚਾਹੀਦੀ ਸੀ ਤਪ ਸਹੀ ਹੋਣਾ ਚਾਹੀਦਾ ਸੀ ਜੋਗ ਸਹੀ ਹੋਣਾ ਚਾਹੀਦਾ ਸੀ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਗਿਆਨ ਆਪੀ ਸੇਸ ਹੋ ਜਾਂਦਾ ਇਸ਼ਨਾਨ ਆਪੇ ਉਤਮ ਹੋ ਜਾਂਦਾ ज्ञान श्रेष्ठ उत्तम स्नान हो गया तो चारे पदार्थ में कमल प्रकाश कमल प्रकाश हृदय खिड़िया है नानक भक्ता सदा विकास कमल प्रकाश है जिनका नानक भक्ता सदा विकास तू सदा सलामत निरंकार ये अवस्था हो सदा सलामत ਸਦਾ ਹੀ ਖੜਿਆ ਹੋਇਆ ਕਦੇ ਜਾਂਦਾ ਹੀ ਨਹੀਂ ਕਦੇ ਚਿੰਤਾ ਪੈਦਾ ਹੀ ਨਹੀਂ ਹੁੰਦੀ ਹਾਂ ਚਾਰ ਪਦਾਰਥ ਕਮਰ ਪ੍ਰਗਾਸ ਸਭ ਕੇ ਮੱਧ ਸਗਲ ਤੇ ਉਦਾਸ ਸਭ ਕੇ ਮੱਧ ਸਗਲ ਤੇ ਉਦਾਸ ਸਾਰਿਆਂ ਦੇ ਵਿੱਚ ਰਹਿੰਦਾ ਹੋਇਆ ਵੀ ਜਿਵੇਂ ਕਮਲ ਪਾਣੀ ਵਿੱਚ ਰਹਿੰਦਾ ਹੋਇਆ ਵੀ ਪਾਣੀ ਨਾਲ ਜੁੜਿਆ ਹੋਇਆ ਪਾਣੀ ਤੋਂ ਅਲੱਗ ਐਵੇਂ ਪਬਲਿਕ ਬੈਠਾ ਵੀ ਪਬਲਿਕ ਦੇ ਨਾਲ ਜੁੜਿਆ ਹੀ ਨਹੀਂ ਹੋਇਆ ਪਬਲਿਕ ਨੂੰ ਉਪਦੇਸ਼ ਵੀ ਕਰ ਰਹੇ ਪੰਜ ਪਾਸ਼ਾ ਜੋੜ ਰਹੇ ਨੇ ਪਰ ਜੋੜ ਤਾਂ ਮਾਇਆ ਤੋਂ ਉੱਠ ਕੇ ਰਹੇ ਨੇ ਉੱਪਰ ਆਤਮਾ ਵੀ ਜੋੜ ਰਹੇ ਨੇ ਆਦਮੀ ਨੂੰ ਥੋੜੀ ਜੋੜ ਰਹੇ ਨੇ ਉਹਨਾਂ ਜੋ ਆਤਮਾ ਕੱਢ ਕੇ ਉੱਪਰ ਜੋੜ ਰਹੇ ਨੇ ਸੱਚਖੰਡ ਨਾਲ ਉਹ ਦੀਦੇ ਨੇ ਧਰਤੀ ਦੇ ਬੈਠੇ ਜੁੜੇ ਹੋਏ ਇਕੱਠੇ ਕਿਸੇ ਨੂੰ ਦੀਦੇ ਨੇ ਧਰਤੀ ਦੇ ਬੈਠੇ ਜੁੜੇ ਵੀ ਇਹਨਾਂ ਦੇ ਕਿੰਨਾ ਇਕੱਠ ਕਿੰਨਾ ਇਹਨਾਂ ਦਾ ਬੰਦੇ ਕਿੰਨੇ ਨੇ ਜੁੜੇ ਉਹ ਇੱਥੇ ਬੈਠੇ ਨੇ ਸਰੀਰ ਕਰਕੇ ਮਾਇਆ ਕਰਕੇ ਉਹ ਕਿਤੇ ਹੋਰ ਜੁੜਦੇ ਨੇ ਇਹਨਾਂ ਨੂੰ ਕਿਤੇ ਹੋਰ ਜੁੜੇ ਹੋਏ ਨੇ ਉਹਦਾ ਜੋੜਦੇ ਨੇ ਇਹਨਾਂ ਨੂੰ ਗਿਣਤੀ ਕਰਕੇ ਗਿਣਤੀ ਵਾਲੇ ਜੋ ਸਾਰੇ ਹੀ ਜੁੜਦੇ ਹੁੰਦੇ ਗਿਣਤੀ ਵਾਲੇ ਕਿਹੜੇ ਸਾਰੇ ਕਿਥੋਂ ਜੁੜਦੇ ਹੁੰਦੇ ਹਾਂ ਸਭ ਕੇ ਮੱਧ ਸਗਲ ਤੇ ਉਦਾਸ ਸਾਰੀ ਮਾਇਆ ਦੇ ਵਿੱਚ ਰਹਿੰਦੇ ਹੋਏ ਵੀ ਮਾਇਆ ਤੋਂ ਉੱਪਰ ਮਾਇਆ ਵਿੱਚੋਂ ਦਾਸੀ ਜਿਵੇਂ ਹਾਂ ਮਾਇਆ ਵਿੱਚੋਂ ਉਦਾਸੀ ਹਾਂਜੀ ਸੁੰਦਰ ਚਦਰ ਕਾ ਬੇਤਾ ਸਮਦਰਸੀ ਇੱਕ ਦ੍ਰਿਸ਼ਟੇਤਾ ਤੇ ਉਹ ਫਿਰ ਜਿਹੜਾ ਆਦਮੀ ਇਸ ਸਭ ਕੇ ਮੱਧ ਸਵਲ ਤੇ ਉਦਾਸ ਹੈ ਉਹ ਕੀ ਪੋਜੀਸ਼ਨ ਹੈ ਉਹਦੀ ਅਸਲ ਵਿੱਚ ਕਿਹੜੀ ਅਵਸਥਾ ਕੀ ਹੈ ਉਹ ਸੁੰਦਰ ਚਤੁਰ ਕਾ ਬੇਤਾ ਉਹਨੂੰ ਕਿਹਾ ਜਾ ਸਕਦਾ ਅਤ ਸੁੰਦਰ ਕੁਲੀਨ ਚਤੁਰ ਪਰ ਜੇ ਭੁੱਖ ਗਿਆਨੀ ਨਾ ਹੋਵੇ ਤਨਮੰਤ ਹੋਵੇ ਫਿਰ ਤਾਂ ਠੀਕ ਹੈ ਜੇ ਭੁੱਖ ਗਿਆਨੀ ਹੋਵੇ ਫਿਰ ਮਿਰਤਨ ਜੇ ਗਿਆਨ ਤਾਂ ਮੁਖੋਂ ਦਾ ਕਹਿੰਦਾ ਅਪਰ ਉਪਦੇਸ਼ ਹੈ ਆਪ ਨਾ ਕਰਾ ਆਪ ਜਾਪ ਜਲ ਕੱਲਾ ਭੁੱਖ ਗਿਆਨੀ ਹੋਣਾ ਕਾਫੀ ਨਹੀਂ ਹੈ ਹਾਂਜੀ ਸਭ ਤੇ ਮਰਦ ਸਗਲ ਤੇ ਉਦਾਸ ਸੁੰਦਰ ਚਤਰ ਤਤ ਕਾ ਬੇਤਾ ਤਤ ਕਾ ਬੇਤਾ ਤਤ ਗਿਆਨੀ ਹੈ ਤਤ ਕਾ ਬੇਤਾ ਵੈਸੇ ਹੁੰਦਾ ਹੀ ਨਹੀਂ ਹੈ ਮੁਖ ਗਿਆਨੀ ਤਤ ਕਾ ਬੇਤਾ ਨਹੀਂ ਹੁੰਦਾ ਕੋਈ ਨਹੀਂ ਸਕਦਾ ਇਹ ਤੋਂ ਥੱਲੇ ਥੱਲੇ ਦੀ ਗੱਲ ਕਰ ਸਕਦਾ ਤਤ ਕਾ ਬੇਤਾ ਨਹੀਂ ਹੋ ਸਕਦਾ ਕਦੇ ਹੋ ਨਹੀਂ ਸਕਦਾ ਹਾਂ ਸਮਦਰਸ਼ੀ ਇੱਕ ਦ੍ਰਿਸ਼ਟੇਤਾ ਹਾਂ ਸਮਦਰਸ਼ੀ ਇੱਕ ਦ੍ਰਿਸ਼ਟੇਤਾ ਉਹ ਨਹੀਂ ਹੋ ਸਕਦਾ ਮੁਖ ਗਿਆਨੀ ਕਿਉਂਕਿ ਦਸ਼ਮਾਨ ਇੱਕ ਜਦ ਹੁੰਦਾ ਜਾਂ ਬਾਕੀ ਜਾਗਿਆ ਹੋਵੇ ਇੱਕ ਰਹਿਆ ਇੱਕ ਰਹਿਆ ਜਦ ਮਾਇਆ ਚ ਮੁੜ ਕੇ ਆਉਂਦਾ ਹੀ ਨਹੀਂ ਨਾ ਮਨ ਤਾਂ ਇੱਕ ਰਹਿਆ ਫਿਰ ਜਾਂਦਾ ਇੱਕ ਹੋ ਜਾਂਦਾ ਜਿਹੜਾ ਕਦੇ ਮਾਇਆ ਚ ਕਦੇ ਉਧਰ ਜਾਂਦਾ ਉਹ ਨਹੀਂ ਤੱਕ ਲਵੇ ਤਾਂ ਕੋਈ ਨਹੀਂ ਸਕਦਾ ਉਹਨੂੰ ਭਰੋਸਾ ਨਹੀਂ ਹੁੰਦਾ ਇਹ ਫਲ ਇਹ ਫਲ ਤੇ ਜਨਕ ਕੇ ਮੁਖ ਭਲੇ ਗੁਰੂ ਨਾਨਕ ਨਾਮ ਵਜਨ ਮਨ ਸੁਣੇ ਇਹ ਫਲ ਤੇ ਜਨ ਕੇ ਮੁਖ ਭੜੇ ਇਹ ਫਲ ਕੀ ਹੈ ਕੀ ਫਲ ਹੈ ਗਿਆਨ ਸ੍ਰੇਸ਼ਟ ਫਲ ਹੈ ਗਿਆਨ ਫਲ ਹੈ ਨਾਨਕ ਗੁਰ ਸੰਤੋਖ ਰੁਖ ਧਰਮ ਫੁੱਲ ਫਲ ਗਿਆਨ ਉਹ ਜਿਹੜਾ ਗਿਆਨ ਫਲ ਹੈ ਉਹ ਵਾਸਤੇ ਫਲ ਹੈ ਗਿਆਨ ਸ੍ਰੇਸ਼ਟ ਸ੍ਰੇਸ਼ਟ ਜਿਹੜਾ ਗਿਆਨ ਹੈ ਉਹ ਫਲ ਹੈ ਇਹ ਫਲ ਸੇਸ ਗਿਆਨ ਰੂਪੀ ਫਲ ਇਸ ਜਨ ਕੇ ਮੁਖ ਭਨੇ ਉਹ ਆਦਮੀ ਦੇ ਮੁਖੋਂ ਬੋਲਿਆ ਜਾਊਗਾ ਇਹ ਮੁਖੋਂ ਬੋਲੇ ਜਾਂਦਾ ਖਾਦਾ ਨਹੀਂ ਜਾਂਦਾ ਮੁਖੋਂ ਬਾਹਰ ਨੂੰ ਨਿਕਲਦਾ ਨਾ ਕਿ ਅੰਦਰ ਨੂੰ ਜਾਂਦਾ ਉਹ ਨਹੀਂ ਉਹ ਨਾਮ ਨੂੰ ਅੰਦਰ ਨੂੰ ਲਿਆਉਣ ਲੱਗੇ ਨਾਮ ਕਰਨਾ ਤੇ ਅੰਦਰ ਨੂੰ ਜਾਂਦਾ ਹੁੰਦਾ ਮੂੰਹ ਤੋਂ ਬਾਹਰ ਨਿਕਲਦਾ ਹੁੰਦਾ ਇਹ ਨਾਮ ਨੂੰ ਮੂੰਹ ਤੋਂ ਅੰਦਰ ਨੂੰ ਜਾਣ ਲੱਗੇ ਕਰਨਾ ਤੇ ਬਾਹਰ ਪਤਾ ਨਹੀਂ ਕਿੱਥੇ ਗੱਲ ਨੇ ਪਰ ਕਰਦਾ ਹੀ ਨਹੀਂ ਹਜਮਾ ਕਰ ਲੈਂਦਾ ਉਹ ਮੂੰਹ ਰਾਹੀਂ ਅੰਦਰ ਲੱਗ ਜਾਂਦਾ ਜਿਹੜੀ ਆਪਾਂ ਮੂੰਹ ਦੀ ਚੀਜ਼ ਕਰਨਾ ਕਿਤੇ ਤਾਂ ਬਾਹਰ ਨਿਕਲਦੀ ਹੈ ਜੇ ਅੰਦਰ ਲੱਗ ਜਾਂ ਨਾ ਉਹ ਕੱਢਦੇ ਕਿੱਥੇ ਦੀ ਨਾ ਉਹ ਦੱਸਾਂ ਉਹ ਵੀ ਦੱਸਾਂ ਕਿਵੇਂ ਦੱਸਣਾ ਕੁਰਬਾਨੀ ਇਹ ਕਹਿੰਦੀ ਹੈ ਕਿ ਕੰਨਾ ਦਾ ਨਾਮ ਜਾਂਦਾ ਮੈਨੂੰ ਸਰਬਣੀ ਖੀਰ ਪਿਆਇਆ ਆ ਜਿਹੜਾ ਇੱਥੇ ਪੀਂਦੇ ਆ ਸੀ ਸਰਬਣੀ ਖੀਰ ਪੀਂਦੇ ਆ ਕੰਨਾਂ ਨਾਲ ਅਸੀਂ ਬਾਣੀ ਸੁਣਦੇ ਆ ਕੰਨਾਂ ਨਾਲ ਸਮਝਦੇ ਆ ਗਿਆਨ ਕੰਨਾਂ ਦੇ ਅੰਦਰ ਜਾਂਦਾ ਹਿਰਦੇ ਜਾਂਦਾ ਜਿਹੜਾ ਮਿਹਦੇ ਚੀਜ਼ ਜਾਂਦੀ ਹੈ ਉਹ ਤਾਂ ਜਾਂਦੀ ਹੈ ਮੂੰਹ ਨਹੀਂ ਜਿਹੜੀ ਹਿਰਦੇ ਜਾਂਦੀ ਹੈ ਜਿਹੜਾ ਪੇਟ ਹੈ ਨਾ ਬੰਦਾ ਉਹਦੇ ਅੰਦਰ ਜਾਣੀ ਉਹ ਹਿਰਦਾ ਬੈਠਾ ਦਾ ਮਨ ਵਿੱਚ ਹੈ ਉਹ ਕਿਹੜਾ ਮਿਹਦੇ 'ਚ ਬੈਠਾ ਵੀ ਉੱਥੇ ਖਰਾਕ ਲਈ ਉਹ ਤੇ ਮੂੰਹ ਨਹੀਂ ਤਾਂ ਜੀ ਆ ਫੇਫੜੇ ਜਾਊਗਾ ਮਿਹਦੇ ਜਾਊ ਉੱਥੇ ਧਾਇਓ ਨਹੀਂ ਹੋ ਐਡੇ ਗਗਲ ਅਕਲਮੰਦ ਨੇ ਜਿਹੜੇ ਹਵਾ ਨੂੰ ਅੰਦਰ ਖੇਡਦੇ ਨੇ ਨਾ ਵਾਹਿਗੁਰੂ ਨੂੰ ਅੰਦਰ ਖੇਡੋ ਬਾਹਰ ਕੱਢੋ ਹਾਂ ਹਾਂ ਕੰਨਾਂ ਨਾਲ ਸੁਣੋ ਤੇ ਆਪਣਾ ਹੀ ਕਿਹਾ ਹੋਇਆ ਸੁਣਿਆ ਫਿਰ ਤਾਂ ਹਾਂ ਆਪਣਾ ਫਿਰ ਦੂਏ ਦਾ ਫਿਰ ਗੁਰਬਾਣੀ ਦਾ ਕੀ ਕਰਾਉਣਾ ਗੁਰੂ ਦੀ ਗੱਲ ਤਾਂ ਸੁਣਨੀ ਬੰਦ ਕਰਤੀ ਗੁਰਬਾਣੀ ਸੁਣਨੀ ਬੰਦ ਕਰਤੀ ਨਾ ਆਪਣਾ ਬੋਲੇ ਸੁਣੀ ਜਾਓ ਬਸ ਗੁਰਬਾਣੀ ਸੁਣਨ ਦੀ ਲੋੜ ਨਹੀਂ ਸਰ ਟੈਕਨੀਕ ਐਸੀ ਗੁਰਬਾਣੀ ਨਾਲ ਤੋੜਨਾ ਸੀ ਤੁਹਾਨੂੰ ਕਿ ਮੈਂ ਗੁਰਬਾਣੀ ਨੂੰ ਤੋੜ ਦਈਏ ਇਹ ਟੈਕਨੀਕ ਸੀ ਉਹਨਾਂ ਨੂੰ ਕੱਖ ਨਹੀਂ ਪਤਾ ਲੋਕਾਂ ਨੂੰ ਸਭ ਉਹ ਜੱਟਨੇ ਜਿਹੜੇ ਵੈਰੂ ਵੈਰੂ ਕਰਨ ਵਾਲੇ ਔਰ ਕ੍ਰੋਧ ਕਰਨਾ ਉਹ ਤਾਂ ਉਹਨਾਂ ਨੂੰ ਨੇੜੇ ਲਾ ਕੇ ਪਤਾ ਲੱਗ ਪੂਰੇ ਬਾਹਰ ਝੂਠ ਸੱਚ ਸਭ ਉਹੀ ਗੁਰਬਾਣੀ ਨਾਲ ਕੋਈ ਕਹਿੰਦਾ ਗੁਰਬਾਣੀ ਛੱਡ ਦਾਂਗੇ ਗੁਰਦਾਸ ਦੀਆਂ ਬਾਰਾਂ ਨਹੀਂ ਛੱਡਦੇ ਇਹਦਾ ਹੱਦ ਤੋਂ ਜ਼ਿਆਦਾ ਉਹ ਜਿੱਦਾਂ ਨਾ ਗੁਰਦਾਰਾ ਉੱਥੇ ਸੋਹਣੇ ਉਹਦੇ ਮੁਕਾਬਲੇ 'ਚ ਬਣਾ ਲਿਆ ਜੋਸ਼ੀ ਤੇ ਕਾਮਯਾਬ ਹੋ ਗਿਆ ਕਿਵੇਂ ਹੋ ਜੂਗਾ ਉਹਦੇ ਕੋਈ ਕਹਿੰਦਾ ਨਹੀਂ ਕੋਈ ਸ਼ਹੀਦਾਂ ਨੇ ਗੁਰਦਾਰੇ ਕਿਸੇ ਨੂੰ ਬਹੁਤ ਦੁਨੀਆ ਆਪੇ ਹੀ ਤੁਰੀ ਜਾਂਦੀ ਹੈ ਇਹਨਾਂ ਦੀਆਂ ਗੱਡੀਆਂ ਰੱਖੀਆਂ ਤੇ ਉੱਥੇ ਤਾਂ ਨਹੀਂ ਕੋਈ ਆਉਂਦਾ ਅੱਠ ਢੋਲ ਨੂੰ ਉਹਦੇ ਅੱਗੇ ਦੀ ਕੋਈ ਗੱਡੀ ਰੱਖੀ ਆਪੇ ਦੁਨੀਆ ਆਈ ਜਾਂਦੀ ਹੈ ਤੁਸੀਂ ਕਿਵੇਂ ਇੱਕ ਡੁਪਲੀਕੇਟ ਚੀਜ਼ ਖੜੀ ਕਰ ਦੋ ਸੱਚ ਦੇ ਸਾਹਮਣੇ ਉਹ ਸੱਚ ਚੀਜ਼ ਉਹ ਲੋਕ ਜੰਗ ਲੜੀ ਆ ਉਹਨਾਂ ਨੇ ਉਹਨਾਂ ਨੇ ਸਾਰੀ ਜ਼ਿੰਦਗੀ ਦਿੱਤੀ ਹੈ ਤੁਸੀਂ ਠਗੀਆਂ ਮਾਰੀਆਂ ਨੇ ਗੁਰਦੁਆਰੇ ਬਣਾ ਬਣਾ ਕੇ ਜੋ ਠੱਗੀਆਂ ਵਾਸਤੇ ਸਭ ਕੁਝ ਕੀਤਾ ਹੋਇਆ ਸੀ ਇਹ ਤਾਂ ਲੋਕਾਂ ਨੇ ਬਣਾ ਲਏ ਗੁਰਦੁਆਰੇ ਉਹਨਾਂ ਨੇ ਥੋੜੀ ਬਣਾਇਆ ਜਿਹੜੇ ਇੱਥੇ ਚੀਜ਼ ਹੋਏ ਉਹਨਾਂ ਤੋਂ ਕੁਝ ਨਹੀਂ ਬਣਾਇਆ ਅਸੀਂ ਬਣਾਏ ਨੇ ਤਾਂ ਹਸਪੀਟਲ ਵੀ ਕੌਮ ਬੰਦੇ ਨੇ ਉਸ ਹਾਂ ਤੁਹਾਨੂੰ ਹਾਂ ਕਹਿੰਦਾ ਬਾਹਰ ਵਾਲੇ ਨਾਲੋਂ ਜ਼ਿਆਦਾ ਪੈਸੇ ਲੈਂਦੇ ਹਾਂ ਪੈਸੇ ਲੈਂਦੇ ਨੇ ਜਿਨ੍ਹਾਂ ਨੇ ਪੈਸੇ ਦਿੱਤੇ ਨੇ ਉਹ ਖੁਦ ਲੋਕ ਨਾਲ ਆ ਨੇ ਨੂੰ ਠੱਗਾਂ ਨੂੰ ਪੈਸੇ ਦਿੱਤੇ ਸੀ ਹਾਂਜੀ ਇਹ ਫਲ ਤਿਸ ਜਨ ਕੇ ਮੁਖ ਭਨੈ ਗੁਰੂ ਨਾਨਕ ਨਾਮ ਬਜਨ ਮਨ ਸੁਣਿਆ ਆ ਦੇਖੋ ਜਿਹੜਾ ਨੇ ਗੁਰਬਾਣੀ ਨਹੀਂ ਸੁਣੀ ਇਹ ਫਲ ਤਿਸ ਜਨ ਕੇ ਮੁਖ ਭਣੇ ਓਏ ਫਲ ਉਸ ਆਦਮੀ ਦੇ ਮੁਖੋਂ ਬੋਲੇ ਜਾਣਗੇ ਗੁਰੂ ਨਾਨਕ ਨਾਮ ਬਚਨ ਆ ਜਿਹੜੀ ਗੁਰਬਾਣੀ ਦੇ ਬਚਨ ਨੇ ਜਿਹਨੇ ਸੁਣੇ ਨੇ ਮਨ ਕਰਕੇ ਸੁਣੇ ਨੇ ਜਿਹਨੇ ਇਹ ਗੁਰਬਾਣੀ ਸੁਣੀ ਸਮਝੀ ਉਹਦੀ ਮਨ ਕਰਕੇ ਉਹ ਇਹ ਕਿਵੇਂ ਬੋਲ ਦੂਗਾ ਉਹ ਛਡਾਈਆ ਵੈਗਰੂ ਵੈਗਰੂ ਵਾਲਿਆਂ ਤੇ ਉਹੀ ਛਡਾ ਰਹੇ ਨੇ ਸਾਰੇ ਇਹ ਛਡਾਈ ਸੀ ਮੀਡੀਆ ਨੇ ਇਹ ਵੀ ਛਡਾ ਰਹੇ ਨੇ ਇਹ ਗੱਲਾਂ ਛਡਾਤੀ ਸਾਰਿਆਂ ਨੇ ਰੱਖ ਕੇ ਸੰਤ ਵੀ ਇਹੀ ਛਡਾ ਰਹੇ ਨੇ ਗੁਰਬਾਣੀ ਨੂੰ ਤੋੜ ਰਹੇ ਨੇ ਸਾਰੇ ਜੋੜ ਰਹੇ ਨਹੀਂ ਉਹ ਜੀ ਅਪਰ ਤਸਕਾਤਾ ਅਸੀਂ ਆ ਗੁਰੂ ਨਾਲ ਜੋੜਦੇ ਗੁਰੂ ਨਾਲ ਜੋੜਦੇ ਗੁਰੂ ਦਾ ਗਿਆਨ ਹੈ ਫਿਰ ਉਹਦੇ ਨਾਲ ਜੋੜੋ ਗਿਆਨ ਗੁਰੂ ਆਤਮ ਉਪਦੇਸੋ ਗਿਆਨ ਗੁਰੂ ਨਾਲ ਜੋੜੋ ਗੁਰੂ ਗਿਆਨ ਜੋੜੋ ਉਹਦੇ ਗੁਰੂ ਤੋਂ ਤੁਸੀਂ ਆਪ ਡਰਦੇ ਹੋ 11000 ਵੋਲਟ ਦਾ ਝਟਕਾ ਉਹ ਉਹ ਸਵਾਬ ਨਹੀਂ ਵੜਨੀ ਕੋਈ ਡਿਫਿਊਜ਼ ਹੋ ਜੂ ਸਭ ਕੁਝ ਰਹਿਣੇ ਕੱਖ ਨਹੀਂ ਮੱਥੇ